ਮਹੰਨਾ ਪਹਿਲਾ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ ਪਹਿਲੀ ਗੱਲ ਹੈ ਪੜ ਨਹੀਂ ਲੱਭ ਰਹੇਗਾ ਪੜੀ ਹੈ ਅਸੀਂ ਨੂੰ ਪੜ ਬੋਲਦੇ ਪੜ ਦੂਜੇ ਨੂੰ ਕਹੀ ਜਾਂਦਾ ਤੂੰ ਪੜ ਪੜਦਾ ਇੱਕ ਸੰਬੋਧਨ ਲਾਉਣ ਕਰੀ ਜਾਂਦਾ ਪੜ ਬਈ ਤੂੰ ਪੜ ਤੂੰ ਪੜ ਦੂਜੇ ਨੂੰ ਕਹੀਦਾ ਤੂੰ ਪੜ ਇਹ ਆਪਣੇ ਆਪ ਨੂੰ ਕਹੀ ਹੋਈ ਗੱਲ ਹੈ ਪੜ੍ਹੀ ਪੁਸਤਕ ਸੁਣਿਆ ਬਾਣੀ ਪੁਸਤਕ ਵੀ ਪੜ੍ਹ ਲਈ ਪੁਸਤਕ ਕਿਉਂ ਪੜ੍ਹੀ ਦੀਆਂ ਨੇ ਧਰਮ ਗ੍ਰੰਥ ਕਿਉਂ ਪੜ੍ਹੀ ਦੇ ਨੇ ਸਾਰਿਆਂ ਨਾਲ ਮੇਲ ਮਲਾਪ ਕਰਨ ਵਾਸਤੇ ਪੜ੍ਹੀ ਦੇ ਜੇ ਭਗਤ ਦਾ ਸਾਰਿਆਂ ਨਾਲ ਮੇਲ ਮਲਾਪ ਨਹੀਂ ਹੋਰ ਫਿਰ ਕਿਹਦਾ ਹੋਊਗਾ ਜਿਹਦੇ ਵਿੱਚ ਸਵਾਰਥ ਨਹੀਂ ਹੈ ਉਹਦਾ ਸਾਰਿਆਂ ਨਾਲ ਮੇਲ ਮਲਾਪ ਹੈ ਸਵਾਰਥ ਕੈਸੀ ਚੀਜ਼ ਹੈ ਸਾਨੂੰ ਸਾਰਿਆਂ ਨੂੰ ਤੋੜ ਦਿੰਦਾ ਸਵਾਰਥ ਦੇ ਤੋੜਦਾ ਸਾਰਿਆਂ ਨੂੰ ਪਹਿਲਾ ਸਵਾਰਥ ਤੋੜਦਾ ਲੋਭ ਤੋੜਦਾ ਫਿਰ ਉਹਦੇ ਬਾਅਦ ਗੁੱਸਾ ਵੀ ਆਉਂਦਾ ਹੈ ਆਉਂਦਾ ਉਹ ਉਹਦਾ ਬਾਕੀ ਬਹੁਤ ਚੀਜ਼ਾਂ ਪੈਦਾ ਹੁੰਦੀਆਂ ਪੁਸਤਕਾਂ ਪੜੀਆਂ ਨੇ ਕਾਦੇ ਵਾਸਤੇ ਪੜੀਆਂ ਸੰਧਿਆ ਵਾਸਤੇ ਸੰਧਿਆ ਦਾ ਹੁੰਦਾ ਸ਼ਾਮ ਦਾ ਟਾਈਮ ਨਹੀਂ ਹੁੰਦਾ ਸੰਧਿਆ ਦਾ ਹੁੰਦਾ ਦੋ ਚੀਜ਼ਾਂ ਦਾ ਮੇਲ ਜੋਗੀ ਇਹਨੂੰ ਜੋ ਕਹਿੰਦੇ ਨੇ ਪੰਡਤ ਇਹਨੂੰ ਸੰਧਿਆ ਕਹਿੰਦੇ ਨੇ ਮਾਨਾਰ ਚਿੱਤ ਨੂੰ ਇੱਕ ਕਰਨ ਵਾਸਤੇ ਪੁਸਤਕਾਂ ਵੜੀਆਂ ਨੇ ਇੱਕ ਮਨ ਇੱਕ ਚਿੱਤ ਹੋਣ ਵਾਸਤੇ ਗ੍ਰੰਥ ਦੇ ਨੇ ਧਰਮ ਦੇ ਪੁਸਤਕਾਂ ਦੇ ਬੜੀ ਸੰਧਿਆ ਵਾਸਤੇ ਇੱਕ ਹੋਣ ਵਾਸਤੇ ਜਿਹਦਾ ਚੇਤਨ ਮਨ ਇੱਕ ਹੈ ਜਿਹੜਾ ਅੰਦਰੋਂ ਇੱਕ ਹੈ ਉਹ ਸਾਰਿਆਂ ਨਾਲ ਇੱਕ ਜੇ ਤੁਹਾਡੇ ਅੰਦਰੋਂ ਦੋ ਚਿੱਤੀ ਅੰਦਰੋਂ ਦੰਦ ਮਾਨਾ ਚਿੱਤੀ ਇਕਤਾ ਹੋ ਗਈ ਤਾਂ ਉਹਦੀ ਸਾਰਿਆਂ ਨਾਲ ਏਕਤਾ ਬਾਹਰ ਲੜਾਈ ਖਤਮ ਲੜਾਈ ਤਾਂ ਅੰਦਰ ਹੈ ਸਾਡੀ ਸੱਚਾ ਜੂੜ ਦੋ ਚੀਜ਼ਾਂ ਅੰਦਰ ਨੇ ਜੇ ਅੰਦਰੋਂ ਜੂੜ ਖਤਮ ਹੋ ਗਿਆ ਸੱਚ ਹੋ ਗਿਆ ਸੱਚ ਦੀ ਫਿਰ ਕਿਸੇ ਨਾਲ ਲੜਾਈ ਨਹੀਂ ਹੁੰਦੀ ਸੱਚ ਲੜਦਾ ਨਹੀਂ ਕਿਸੇ ਨਾਲ ਸਮਝਾਉਂਦਾ ਤਾਂ ਚਾਹੇ ਐ ਸਭ ਨੂੰ ਪਰ ਲੜਦਾ ਨਹੀਂ ਕਿਸੇ ਲੜਨਾ ਹੋਰ ਚੀਜ਼ ਹੈ ਸਮਝਾਉਣਾ ਹੋਰ ਚੀਜ਼ ਹੈ ਸਮਝਾਉਣ ਵਾਲੇ ਵੀ ਕਈ ਵਾਰ ਘੂਰਦੇ ਨੇ ਜੇ ਦੋ ਆਦਮੀ ਲੜਦੇ ਨੇ ਸਿਆਣੇ ਆ ਕੇ ਕਈ ਵਾਰ ਘੂਰਦੇ ਵੀ ਨੇ ਪੁਲਿਸ ਵਾਲੇ ਵੀ ਘੂਰਦੇ ਨੇ ਰਾਜੀਨਾਮਾ ਕਰਾਉਣ ਵਾਸਤੇ ਵੀ ਘੂਰਨਾ ਪੈਂਦਾ ਉਹ ਰਾਜੀਨਾਮਾ ਕਰਾਉਣ ਵਾਸਤੇ ਕੋਈ ਨਾਲ ਲੜਨਾ ਨਹੀਂ ਹੁੰਦਾ ਲੜਾਈ ਵਟਾਉਣੀ ਹੁੰਦੀ ਹੈ ਲੜਾਈ ਵਟਾਉਣ ਵਾਸਤੇ ਵੀ ਉਹ ਗਲਤੀ ਵਾਲੇ ਨੂੰ ਗਲਤੀ ਕਹਿਣਾ ਆ ਵੀ ਤੇਰੀ ਗਲਤੀ ਹੈ ਬਈ ਉਹਨੂੰ ਅਹਿਸਾਸ ਕਰਾਉਣ ਗਲਤੀ ਦਾ ਯਾਰ ਥੋੜਾ ਜਿਹਾ ਭੂਰ ਕੇ ਕਹਿਣਾ ਤੇਰੀ ਗਲਤੀ ਹੈ ਇਹ ਇਹਨੂੰ ਲੜਨਾ ਨਹੀਂ ਕਹਿੰਦੇ ਸਮਝਾਉਣਾ ਕਹਿੰਦੇ ਉਹ ਸਮਝਾਉਣਾ ਲੜ ਜੇ ਫਰਕ ਜੇ ਸਮਝਾਉਣ ਨੂੰ ਲੜਨਾ ਮੰਨ ਲਵੇ ਕੋਈ ਫਿਰ ਜੇ ਸਮਝਾਉਣ ਨੂੰ ਕੋਈ ਲੜਨਾ ਮੰਨ ਲਵੇ ਇਹ ਗੱਲ ਸੀ ਗੁਰਬਾਣੀ ਸਮਝਾਉਂਦੀ ਆ ਉਹਨਾਂ ਨੇ ਇਹਨੂੰ ਲੜਾਈ ਮੰਨ ਕੇ ਲੜਾਈ ਸ਼ੁਰੂ ਕਰਤੀ ਗੁਰਬਾਣੀ ਕਾਹੀ ਲੜਾਈਆਂ ਹੋਈਆਂ ਨੇ ਗੁਰੂ ਘਰ ਗੁਰੂ ਘਰ ਦਾ ਕਹਿੰਦਾ ਲੜਨਾ ਨਹੀਂ ਚਾਹੁੰਦਾ ਉਹ ਤਾਂ ਕਹਿੰਦਾ ਨਾ ਕੋਈ ਵੈਰੀ ਨਾ ਹੈ ਬਗਾਨਾ ਉਹ ਸਮਝਦਾ ਨਹੀਂ ਸਾਡੇ ਵੈਰੀ ਨੇ ਸੱਚ ਬੋਲਣਾ ਕਾਹੀ ਕੋੜਾ ਲੱਗਦਾ ਨਾ ਸੱਚ ਬੋਲਣਾ ਪਾਪ ਤਾਂ ਹੈ ਨਹੀਂ ਪਰ ਕੌੜਾ ਲੱਗਦਾ ਕੌੜਾ ਜਿਹਨੂੰ ਲੱਗਦਾ ਕੌੜਾ ਝੂਠੇ ਨੂੰ ਲੱਗਦਾ ਸੱਚੇ ਨੂੰ ਕੌੜਾ ਨਹੀਂ ਲੱਗਦਾ ਸੱਚਿਆਰਿਆਂ ਨੂੰ ਕੌੜਾ ਨਹੀਂ ਲੱਗਦਾ ਸੱਚ ਕੂੜਿਆਰਿਆਂ ਨੂੰ ਕੌੜਾ ਸੱਚ ਦੇ ਦੋ ਟੇਸਟ ਨੇ ਕੂੜਿਆਰਿਆਂ ਨੂੰ ਕੌੜਾ ਲੱਗਦਾ ਸੱਚਿਆਰਿਆਂ ਨੂੰ ਮਿੱਠਾ ਲੱਗਦਾ ਜਿਹੜੇ ਸਾਖਤ ਨੇ ਉਹਨਾਂ ਨੂੰ ਅੰਮ੍ਰਿਤ ਕੌੜਾ ਵਿਖਿਆ ਬਿਠੀ ਸਚਾਰਿਆਂ ਨੂੰ ਅੰਮ੍ਰਿਤ ਬਿਠਿਆ ਵਿਖਿਆ ਕੌੜੀ ਦੋ ਕਿਸਮ ਦੇ ਕੇਸ ਨੇ ਪੜੇ ਪੁਸਤਕ ਸੰਧਿਆ ਪੁਸਤਕਾਂ ਪੜੀਆਂ ਸੰਧਿਆ ਵਾਸਤੇ ਬਾਦਲ ਲੇਕਿਨ ਫਿਰ ਵੀ ਬਾਦ ਵਿਵਾਦ ਹੈ ਪੰਡਤ ਦੇ ਵਿੱਚ ਫਿਰ ਫਾਇਦਾ ਕੀ ਹੋਇਆ ਵੀ ਪੁਸਤਕਾਂ ਪੜਨ ਦਾ ਧਰਮ ਗ੍ਰੰਥ ਬਾਦ ਵਿਵਾਦ ਵਾਸਤੇ ਨਹੀਂ ਪੜੀਦੇ ਬਾਦ ਵਿਵਾਦ ਵਟਾਉਣ ਵਾਸਤੇ ਪੜੀਦੇ ਸਿਆਣੇ ਬੰਦੇ ਝਗੜੇ ਪੈਦਾ ਨਹੀਂ ਕਰਦੇ ਸਿਆਣੇ ਬੰਦੇ ਉਹ ਹੁੰਦੇ ਨੇ ਜਿਹੜੇ ਝਗੜੇ ਮਟਾਉਣ ਪਿੰਡਾਂ ਦੇ ਵਿੱਚ ਸਿਆਣੇ ਬੰਦੇ ਝਗੜੇ ਮਟਾਉਂਦੇ ਹੁੰਦੇ ਨੇ ਝਗੜੇ ਕਰਦੇ ਹੁੰਦੇ ਨੇ ਜੇ ਸਿਆਣੇ ਹੀ ਝਗੜੇ ਕਰਨਗੇ ਤਾਂ ਮਟਾਊਗਾ ਕੌਣ ਜੇ ਧਾਰਮਿਕ ਬੰਦੇ ਹੀ ਝਗੜਾ ਕਰਨਗੇ ਮਟਾਊਗਾ ਕੌਣ ਮਟਾਊਗਾ ਕੌਣ ਸਿਆਣੇ ਬੰਦੇ ਝਗੜਾ ਨਹੀਂ ਕਰਦੇ ਪੰਜਮ ਪਾਸ਼ਾ ਨੇ ਝਗੜਾ ਨਹੀਂ ਕੀਤਾ ਅੰਮ੍ਰਿਤਸਰ ਛੱਡਦਾ ਝਗੜਾ ਨਹੀਂ ਕੀਤਾ ਕਹਿੰਦੇ ਲੋ ਤੁਸੀਂ ਲੈ ਲਓ ਮਾਇਆ ਤੁਸੀਂ ਲੈ ਲਓ ਨਹੀਂ ਛੱਡੇ ਦਿੱਤੇ ਤੇ ਮਾਇਆ ਦੇ ਪਿੱਛੇ ਪਿੱਛੇ ਜਾਣੀ ਸੀ ਵੀ ਨਾਮ ਹੈ ਜਿੱਥੇ ਮਾਇਆ ਦੇ ਤਾਂ ਪਿੱਛੇ ਰਹਿਣਾ ਹੀ ਸੀ ਰਿੱਧ ਸਿੱਧ ਨਾਮ ਹੈ ਕੀ ਦਾਸੀ ਤੇ ਦਾਸੀ ਸੀ ਜਾਣਾ ਕਿੱਥੇ ਸੀ ਸਿਰਫ ਭਲੇਖਾ ਉਹਨਾਂ ਦਾ ਕੱਢਣਾ ਸੀ ਲੇਕਿਨ ਉਹਨੂੰ ਸੀ ਕਿ ਅੰਮ੍ਰਿਤਸਰ ਨਾਲ ਮਾਇਆ ਜੁੜੀ ਹੋਈ ਹੈ ਸੰਗਤ ਅੰਮ੍ਰਿਤਸਰ ਕਰਕੇ ਆਉਂਦੀ ਹੈ ਇਹ ਤੋਂ ਚਲੇ ਜਾਣਗੇ ਸੰਗਤ ਇੱਥੇ ਆਉਗੀ ਜਿਹੜਾ ਵਾ ਮੈਨੂੰ ਮਿਲੂਗਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਸੀ ਇਸ ਭਗਤੀ ਤੇ ਵਿਸ਼ਵਾਸ ਜੇ ਹੁੰਦਾ ਰਿਤ ਸੇ ਨਾਮੇ ਦੀ ਦਾਸੀ ਫਿਰ ਅੰਮ੍ਰਿਤਸਰ ਤੇ ਨਾ ਜੱਫਾ ਮਾਰਦੇ ਨਾਮ ਤੇ ਜੱਫਾ ਮਾਰਦਾ ਨਾਮ ਨੂੰ ਜੱਫਾ ਮਾਰਦਾ ਜੋ ਰੁੱਧ ਸੁੱਤਾ ਨਾਮ ਦੇ ਨਾਲ ਰਹਿਣੀ ਹੈ ਉਲਟੀ ਸਮਝ ਲਈ ਉਲਟੀ ਉਲਟੀ ਸਮਝ ਲਈ ਡਾਇਰੈਕਟ ਮਾਇਆ ਸਮਝ ਲਈ ਨਾਮ ਛੱਡ ਕੇ ਜਿਹੜੀ ਮਾਇਆ ਹੈ ਨਾਮ ਛੱਡ ਕੇ ਮਾਇਆ ਸੱਪੜੀ ਬਣ ਜਾਂਦੀ ਹੈ ਇਹ ਘਾਤਕ ਬਣ ਜਾਂਦੀ ਹੈ ਫਿਰ ਦਾਸੀ ਨਹੀਂ ਰਹਿੰਦੀ ਇਹ ਫਿਰ ਕੀ ਬਣ ਜਾਂਦੀ ਹੈ ਰਹਿੰਦੀ ਤੇ ਚੇਰੀ ਹੋਈ ਹੈ ਇਹ चेरी की जो इसकी सेवा करे किसी को फिर खाए फिर डंग होते ही मार दिए जो इसकी सेवा करे किसी को फिर फिर डंग मार दिए पढ़ी पुस्तक संध्या बाद गुरु करने नहीं की गुरुआ ने बाद नहीं की ਇੱਕ ਵਸਾਲ ਲਈ ਹੈ ਸਰ ਪੰਜਵੇਂ ਪਾਤਸ਼ਾਹ ਦੀ ਵਸਾਲ ਲਈ ਹੈ ਗੁਰੂ ਅੰਗਦ ਦੀ ਬਾਅਦ ਵਾਰ ਸ਼ੁਰੂ ਹੋਇਆ ਗੁਰੂ ਨਾਨਕ ਨੇ ਕਿਹਾ ਇਹ ਤਾਂ ਛੱਡ ਕੇ ਚਲੇ ਜਾ ਫਡੂਰ ਸਾਹਿਬ ਇਹਨਾਂ ਨੇ ਨਹੀਂ ਹਟਣਾ ਤੁਸੀਂ ਪਾਸੇ ਹੋ ਜਾਓ ਫਡੂਰ ਸਾਹਿਬ ਚਲੇ ਗਏ ਆਪਣੇ ਘਰ ਨਾਮ ਕੋਲ ਸੀਗਾ ਜਿੱਥੇ ਕਿਹਦੇ ਕੋਲ ਨਾਮ ਆਉਂਦਾ ਘਟ ਮਾਇਆ ਤਾਂ ਪਿੱਛੇ ਪਿੱਛੇ ਜਾਣੀ ਹੈ ਖਡੂਰ ਸਾਹਿਬ ਤੇ ਜਦੋਂ ਦੂਰ ਗੁਰਦਾਸ ਨੂੰ ਬਰੇਜ ਦਿੱਤੀ ਉੱਥੇ ਰੌਲਾ ਪਿਆ ਉਹ ਛੱਡ ਕੇ ਉੱਪਰ ਚਲੇ ਕੋ ਨਾ ਤੁਸੀਂ ਪਾਸੇ ਹੋ ਗੁਰੂ ਘਰ ਆ ਪਾਸੇ ਹੁੰਦਾ ਰਿਹਾ ਉਤਾਰਿਆ ਵਾਲਵਾ ਨਹੀਂ ਰਹੀ ਤਾਂ ਇਹ ਗੱਲ ਕਹਿ ਰਹੇ ਨੇ ਪਰ ਉਹਨਾਂ ਨੇ ਤਾਂ ਅਮਲ ਕੀਤਾ ਬਾਦ ਵਾਲਿਆਂ ਨੇ ਜੋ ਇਹ ਲਫ਼ਜ਼ ਕਹੇ ਹੋਏ ਨੇ ਪੜੀ ਪੁਸਤਕ ਸੰਧਿਆ ਕਾਹਦੇ ਵਾਸਤੇ ਪੜੀ ਸੀ ਕਮਾਨ ਕਿਤੇ ਧੋਣ ਵਾਸਤੇ ਪੜੀ ਸੀ ਨਾ ਪੋਥੀ ਭਗਤ ਬਾਣੀ ਗੁਰੂ ਨਾਨਕ ਦੀ ਬਾਣੀ ਤੇ ਜੇ ਬਾਦ ਬਾਦ ਗਿਆ ਨਹੀਂ ਫਿਰ ਪੜਨ ਦਾ ਫਾਇਦਾ ਕੀ ਹੋਇਆ ਕੀ ਕਹਦਾ ਹੈ ਪੜਨ ਪ੍ਰੈਕਟੀਕਲ ਕਰਕੇ ਦਿਖਾਇਆ ਗੁਰੂ ਘਰ ਨੇ ਪੰਜਵੇਂ ਪਾਤਸ਼ਾਹ ਤੱਕ ਗੁਰੂ ਨਾਨਕ ਦੇਵ ਤੋਂ ਬਾਅਦ ਅੰਦਰ ਉੱਥੋਂ ਆ ਗਏ ਜਿਸ ਨਾ ਕਰਤਾਰਪੁਰ ਤੇ ਡੇਰਾ ਬਾਬਾ ਨਾਨਕ ਤੇ ਆ ਗਏ ਫਡੂਰ ਸਾਹਿਬ ਗੁਰੂ ਅੰਗਦ ਆ ਗਏ ਖਡੂਰ ਸਾਹਿਬ ਤੇ ਗੁਰੂ ਗੁਰਦਾਸ ਆਪਣੇ ਉੱਥੇ ਚਲੇ ਗਏ ਬਈ ਤੇ ਉਹ ਤੋਂ ਬਾਅਦ ਗੁਰੂ ਰਾਮਦਾਸ ਭਰੇ ਚਲੇ ਗਏ ਅੰਮ੍ਰਿਤਸਰ ਚਲੇ ਗਏ ਰਾਮਦਾਸ ਚੱਕ ਬਸਾ ਲਿਆ ਜਾ ਕੇ ਉਹ ਤੋਂ ਬਾਅਦ ਉੱਥੇ ਭਾਈਆਂ ਭਾਈਆਂ ਦੀ ਆਪਸ ਵਿੱਚ ਹੀ ਹੋਈ ਉਹ ਪਰੇ ਚਲੇ ਗਏ ਫਿਰ ਚੌਥੇ ਪਾਸ਼ਾ ਦੇ ਬਾਅਦ ਤਰਤਨ ਚਲੇ ਗਏ ਬਾਅਦ ਅੰਮ੍ਰਿਤਸਰ ਆਈ ਨਹੀਂ ਕਿਵੇਂ ਬਾਅਦ ਸ਼ਬਦੀ ਥੋੜਾ ਚਿਰ ਆਏ ਸੀ ਜਦੋਂ ਚਲੇ ਗਏ ਆਪ ਛੱਡੇ ਯਕੜੇ ਜਿਹਾ ਹੋਇਆ ਜੋ ਲੜਾਈ ਸ਼ੁਰੂ ਹੋ ਗਈ ਬੀਬੀ ਵੀਰੋ ਦੇ ਵਿਆਹ ਨੂੰ ਉਦੋਂ ਆਏ ਥੋੜਾ ਚਿਰ ਬਾਅਦ ਕੋਈ ਗੁਰੂ ਉੱਥੇ ਰਹਿ ਹੀ ਨਹੀਂ ਕੋਈ ਨਹੀਂ ਨੌਵੇਂ ਪਾਸ਼ਾ ਨੂੰ ਵੜਨ ਨਹੀਂ ਦਿੱਤਾ ਛੇਵੇਂ ਪਾਸ਼ਾ ਤੋਂ ਆ ਕੇ ਕਰਤਾਰਪੁਰ ਰਹੇ ਕਰਤਾਰਪੁਰ ਤੋਂ ਫਿਰ ਉੱਥੇ ਚਲੇ ਗਏ ਆਪਣੇ ਕੀਰਤਪੁਰ ਕੀਰਤਪੁਰ ਤੋਂ ਨੌਵੇਂ ਪਾਸ਼ਾ ਆਏ ਸੀ ਇੱਕ ਵਾਰ ਅੰਮ੍ਰਿਤਸਰ ਜਦੋਂ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਕਿਸੇ ਜਗ੍ਹਾ ਨਾਲ ਕੋਈ ਨਹੀਂ ਜੁੜੇ ਜਗ੍ਹਾ ਦਾ ਕੀ ਹੁੰਦਾ ਨਾ ਕਾਸ਼ੀ ਤੋਂ ਰੁਕ ਜਾਏ ਨਾ ਕਾਸ਼ੀ ਤੋਂ ਜਾਏ ਤਾਂ ਪਹਿਲਾਂ ਭਗਤਾਂ ਨੇ ਕੱਟੀ ਹੈ ਜਗ੍ਹਾ ਅੱਜ ਜਗ੍ਹਾ ਨਾਲ ਸਿੱਖ ਫਿਰ ਅਸਲ ਜਗ੍ਹਾ ਨਾਲ ਕੌਣ ਜੁੜਦੇ ਨੇ ਜਿਹਨੂੰ ਮਾਇਆ ਚਾਹੀਦੀ ਹੈ ਜਗ੍ਹਾ ਨਾਲ ਮਾਇਆ ਜੁੜਦੀ ਹੈ ਜਗ੍ਹਾ ਤਾਂ ਮਾਇਆ ਹੈ ਧਰਤੀ ਤਾਂ ਮਾਇਆ ਰੂਪ ਹੈ ਨਾਮ ਛੜਦਾ ਅਸਾਨ ਫੜ ਲੈ ਉਪਦੇਸ਼ ਛੜਦਾ ਗੁਰੂਆਂ ਦੀਆਂ ਉਹ ਜਿਹੜੇ ਨੇ ਨਾ ਕੋਈ ਜੱਗ ਹੋਇਆ ਕੋਈ ਵੀ ਉਹ ਹੋਇਆ ਫਿਰ ਚੀਜ਼ਾਂ ਫੜ ਲਈ ਤਲਵਾਰ ਹੋਈ ਛੱਪੇ ਫੜ ਲਈ ਆ ਉਪਦੇਸ਼ ਬਣਨਾ ਸੀ ਗੁਰ ਕਹਿਆ ਸਰਕਾਰ ਕਮਾਵੋ ਜੋ ਕਰਨਾ ਸੀ ਉਹ ਛੜਤਾ ਜਾਂ ਨਹੀਂ ਕਰਨਾ ਸੀ ਉਹ ਕਰ ਰਹੇ ਨੇ ਉਹਦੇ ਤੋਂ ਆਇਆ ਨਾ ਜੇ ਇਕੱਠਾ ਹੋਊ ਖਰਚ ਕਰਾਂਗੇ ਜੋ ਕੁਝ ਮਿਲੂਗਾ ਉਹ ਕੰਮ ਸੁੱਖ ਹੈ ਇੱਥੇ ਮਨ ਨੂੰ ਮਾਰਨਾ ਪੈਂਦਾ ਮਨ ਤੇ ਪਵੰਦੀਆਂ ਲਾਉਣੀਆਂ ਪੈਂਦੀ ਉੱਥੇ ਮਨ ਤੇ ਪਵੰਦੀ ਦੀ ਲੋੜ ਨਹੀਂ ਮਨ ਜੋ ਚਾਹੁੰਦਾ ਉਹ ਕੰਮ ਕਰਦਾ ਜੋ ਮਨ ਨਹੀਂ ਚਾਹੁੰਦਾ ਉਹ ਕੰਮ ਕਰਾਉਣਾ ਮਨ ਤੇ ਔਖਾ ਹੈ ਜਿੱਦੋਂ ਮਨ ਨਹੀਂ ਚਾਹੁੰਦਾ ਜਾਣਾ ਉਦੋਂ ਇਹਨੂੰ ਲਿਜਾਣਾ ਬਹੁਤ ਔਖਾ ਹੈ ਪਾਣੀ ਪਹਾੜ ਤੋਂ ਥੱਲੇ ਨੂੰ ਆ ਪਿਆ ਜਾਂਦਾ ਉੱਚੇ ਥਾਂ ਤੋਂ ਨੀਵੇਂ ਨੂੰ ਪਰ ਨੀਵੇਂ ਥਾਂ ਤੇ ਉੱਚੇ ਥਾਂ ਤੇ ਜਾਣਾ ਪਾਣੀ ਨੂੰ ਔਖਾ ਫਿਰ ਤਾਂ ਪ੍ਰੈਸ਼ਰ ਨਾਲ ਜਾਂਦਾ ਕਿਸੇ ਨਾਲ ਫਿਰ ਸ਼ਕਤੀ ਨਾਲ ਜਾਂਦਾ ਮਨ ਜਦ ਜਾਂਦਾ ਨਾ ਥੱਲੇ ਨੂੰ ਤਾਂ ਆਪੇ ਆਉਂਦਾ ਨਰਕ ਜੀ ਨੂੰ ਤਾਂ ਆਪੇ ਚਲਾ ਜਾਂਦਾ ਕੋਈ ਰੌਲਾ ਹੀ ਨਹੀਂ ਪਰ ਜਦ ਇਹਨੂੰ ਉੱਚਾ ਲੈ ਜਾਣਾ ਹੁੰਦਾ ਫਿਰ ਕੋਈ ਸ਼ਕਤੀ ਚਾਹੀਦੀ ਫਿਰ ਗਿਆਨ ਦੀ ਸ਼ਕਤੀ ਚਾਹੀਦੀ ਹੈ ਵੱਡੇ ਗਿਆਨ ਦੀ ਗੁਰਬਾਣੀ ਦੀ ਤਾਂ ਉੱਚਾ ਜਾਂਦਾ ਵਰਨਾ ਉੱਚਾ ਨਹੀਂ ਜਾਂਦਾ ਆਪ ਤੋਂ ਜ਼ਿਆਦਾ ਗਿਆਨ ਚਾਹੀਦਾ ਗਿਆਨ ਵਧੇ ਤਾਂ ਮਨ ਉੱਚਾ ਜਾਂਦਾ ਗਿਆਨ ਘਟੇ ਦਾ ਦੀਵਾ ਚਲੇ ਜਾਂਦਾ ਬੜੀ ਪੁਸਤਕ ਸੰਧਿਆ ਬਾਦਲ ਗੁਰੂ ਘਰ ਨੇ ਨਹੀਂ ਕੀਤਾ ਅੱਜ ਅਸੀਂ ਸਾਰੀ ਭਗਤੀ ਹਰੇਕ ਭਗਤੀ ਨੂੰ ਆਪਣੇ ਨਾਲ ਬੁਲਾ ਕੇ ਚੱਲਣਾ ਜੋ ਕੁਝ ਲੋਕਾਂ ਨੂੰ ਕਿਹਾ ਸੀ ਪੰਡਤ ਪੁਸਤਕਾਂ ਪੜ੍ਹਦੇ ਸੀ ਬਾਦ ਵਿਵਾਦ ਕਰਦੇ ਸੀ ਸ਼ਾਸਤਰਾਰਥ ਕਰਦੇ ਸੀ ਗੁਰੂ ਘਰ ਨੇ ਨਹੀਂ ਕੀਤਾ ਭਗਤਾਂ ਨੇ ਨਹੀਂ ਕੀਤਾ ਭਗਤ ਐਡੇ ਟਾਈਪ ਕਿੰਨੇ ਹੋਏ ਨੇ ਕਦੇ ਦੇਖਿਆ ਭਗਤਾਂ ਨੇ ਆਪਸ ਵਿੱਚ ਬਹਿਸ ਕਰਦੇ ਇੱਕ ਮਤ ਹੈ ਇਹ ਵਿਦਵਾਨ ਬਹਿਸ ਕਿਉਂ ਕਰਦੇ ਨੇ ਵਿਦਵਾਨ ਗੁਰੂ ਖੁਦੇ ਹੀ ਨਹੀਂ ਬਾਹਰ ਹੁੰਦੇ ਨੇ ਪੜਦੇ ਨੇ ਪੜ ਕੇ ਬੁੱਝਦੇ ਨਹੀਂ ਬੁੱਝਣ ਵਾਲੀ ਚੀਜ਼ ਕੀ ਹੈ ਕਿ ਬਾਦ ਵਿਵਾਦ ਕਰਨ ਵਾਸਤੇ ਨਹੀਂ ਪੜੀਦਾ ਜਿਹਨੇ ਬਾਦ ਵਿਵਾਦ ਕਰਨ ਵਾਸਤੇ ਪੜਿਆ ਉਹਨੂੰ ਦਵਾਈ ਰਿਐਕਸ਼ਨ ਕਰ ਗਈ ਰਿਐਕਸ਼ਨ ਵੀ ਕਰ ਜਾਂਦੀ ਠੀਕ ਹੈ ਠੀਕ ਹੈ ਰਿਐਕਸ਼ਨ ਵਾਸਤੇ ਨਹੀਂ ਬਣਿਆ ਕੋਈ ਵੀ ਕੋਈ ਦਵਾਈ ਹੈ ਜਿਹੜੀ ਬੜੀ ਰਿਐਕਸ਼ਨ ਵਾਸਤੇ ਬਣੀ ਹੋਵੇ ਜਿਹੜੀ ਜਿਹੜੀ ਦਵਾਈ ਬਿਕਲੀ ਹੈ ਰਿਐਕਸ਼ਨ ਵਾਸਤੇ ਨਹੀਂ ਬਣੀ ਫਿਰ ਵੀ ਕਰ ਜਾਂਦੀ ਹੈ ਰਿਐਕਸ਼ਨ ਕਰ ਜਾਂਦੀ ਹੈ ਗਿਆਨ ਵੀ ਰਿਐਕਸ਼ਨ ਕਰ ਜਾਂਦਾ ਹੈ ਹੰਕਾਰੀ ਨੂੰ ਜਿਹਦੇ ਅੰਦਰ ਹੰਕਾਰ ਨੂੰ ਗਿਆਨ ਰਿਐਕਸ਼ਨ ਕਰ ਜਾਂਦਾ ਜੇ ਮੁੱਦੇ ਉੱਤੇ ਬੁੱਧੀ ਤਗੜੀ ਹੋ ਕੇ ਕੰਟਰੋਲ ਨਾ ਕਰੇ ਗਿਆਨ ਰਿਐਕਸ਼ਨ ਕਰ ਜਾਂਦਾ ਮਿਸਯੂਜ਼ ਕਰ ਲੈਂਦਾ ਗਿਆਨ ਦਾ ਹਰ ਸ਼ਕਤੀ ਦਾ ਮਿਸਯੂਜ਼ ਕੀਤਾ ਜਾ ਸਕਦਾ ਹੈ ਪਾਵਰ ਦਾ ਮਿਸਯੂਜ਼ ਦੁਨੀਆ ਕਰਦੀ ਹੈ ਗਿਆਨ ਵੀ ਪਾਵਰ ਹੈ ਜਿਹਦਾ ਮਿਸਯੂਜ਼ ਵੀ ਕਰ ਲੈਂਦੇ ਨੇ ਲੋਕ ਕਰਦੇ ਨੇ ਸੰਤ ਵੀ ਕਰਦੇ ਨੇ ਗੁਰਬਾਣੀ ਚ ਪੰਕਤੀਆਂ ਆਉਂਦੀਆਂ ਨੇ ਹਿਰਨਾ ਬਾਜਾ ਤੇ ਸਿਕਦਾਰ ਸਿਕਦਾਰ ਕੌਣ ਨੇ ਸਾਖਤ ਲੋਕ ਰੱਬ ਦੀ ਬਰਾਬਰੀ ਕਰਨ ਵਾਲੇ ਹਿਰਨਾ ਬਾਜਾ ਤੇ ਸਿਕਦਾਰਾਂ ਇਹਨਾਂ ਪੜਿਆ ਨਾ ਇਹਨਾਂ ਗਿਆਨ ਪੜ ਲਿਆ ਪੜਿਆ ਮੰਨਿਆ ਦੀ ਪੜਨਾ ਹੋਰ ਗੱਲ ਹੈ ਪੜਿਆ ਬੁਝਿਆ ਨਹੀਂ ਪੜਿਆ ਨਾ ਹੀ ਭੇਦ ਬੁਝਿਆ ਪਾਵੜ ਪੜਿਆ ਹਜ਼ਮ ਨਹੀਂ ਕੀਤਾ ਇਤਨਾ ਪੜਿਆ ਨਾ ਫਾਈ ਲੱਗੀ ਜਾਤ ਨਾ ਅੱਗੇ ਨਹੀਂ ਤਾਂ ਉਹ ਆਪਣੀ ਜਾਤ ਦੇ ਲੋਕਾਂ ਨੂੰ ਫਸਾ ਰਹੇ ਤਾਂਤਰਕ ਕੀ ਕਰਦੇ ਨੇ ਕੀ ਕਰਦੇ ਨੇ ਫਸਾਉਂਦੇ ਹੀ ਨੇ ਠੱਗੀ ਠੱਗ ਮਾਰਦੇ ਨੇ ਅਕਲ ਵਾਲੇ ਹੁੰਦੇ ਨੇ ਘਟਕ ਵਾਲੇ ਨੂੰ ਹੀ ਨੇ ਇਹਨਾਂ ਨੂੰ ਠੱਗ ਦ੍ਰਿਸ਼ਟ ਤਾਂ ਹੀ ਗਿਆ ਠੱਗ ਦ੍ਰਿਸ਼ਟ ਜਿਹੜੇ ਬਗਲ ਸਮਾਧਨ ਵਾਲੇ ਆਉਣਗੇ ਨਾ ਇਹ ਵੀ ਠੱਗ ਦ੍ਰਿਸ਼ਟ ਨੇ ਸਿਰ ਪੂਜ ਸੀ ਬਗਲ ਸਮਾਧਨ ਕੀ ਕਰਦਾ ਪੁਸਤਕਾਂ ਪੜ੍ਹ ਕੇ ਉਹ ਪੁਸਤਕਾਂ ਪੜ੍ਹ ਕੇ ਪੂਜਦਾ ਸਿਰ ਨੂੰ ਪੱਥਰ ਉਹ ਤੈਨੂੰ ਇੰਨੀ ਵੀ ਸਮਝ ਆਈ ਕਿ ਪੱਥਰ ਦੇ ਵਿੱਚ ਆਤਮਾ ਹੁੰਦੀ ਹੋਣੀ ਤੂੰ ਚੇਤਨ ਹੋ ਕੇ ਜੜ ਦੀ ਪੂਜਾ ਕਰਦਾ ਹੈ ਜੜ ਜੋ ਤੈਨੂੰ ਕੀ ਮਿਲੂ ਕੀ ਮਿਲੂ ਕਿਸੇ ਪੇੜ ਪੌਦੇ ਨੂੰ ਪਾਣੀ ਪਾ ਦਵੇ ਉਹ ਵੀ ਜੰਦਾ ਕਿਸੇ ਜੀਵ ਜੰਤੂ ਨੂੰ ਕੋਈ ਦੀ ਸੇਵਾ ਕਰ ਦਵੇ ਉਹ ਕੀੜਿਆਂ ਦੇ ਪੌਣਦੇ ਤੇ ਉਹ ਸੱਟੇ ਆਉਂਦੇ ਨੇ ਤੇ ਚੌੜੀ ਆ ਬਰੀਕ ਕੋ ਦੜੀਆਂ ਵਗੈਰਾ ਉਹ ਵੀ ਕੋਈ ਚੰਗੀ ਗੱਲ ਹੈ ਤੈਨੂੰ ਕੀ ਬਲੂ ਉਹਦੇ ਕਰਿਆ ਬੰਦ ਫਿਰ ਸਰ ਇਹਦਾ ਸਰ ਪੂਜਸ ਕਰ ਰਿਹਾ ਇਹ ਬਗਲੇ ਵਾਲੀ ਸਮਾਧ ਲਾ ਰਿਹਾ ਬਗਲਾ ਸਮਾਧ ਕਰਕੇ ਬੰਦਾ ਬਗਲਾ ਸਮਾਧ ਨਾ ਹੁੰਦਾ ਬਗਲੇ ਦੇ ਮਨ ਵਿੱਚ ਸ਼ਿਕਾਰ ਤੇ ਨਿਗਾਹ ਹੁੰਦੀ ਹੈ ਅੱਖਾਂ ਵਿੱਚ ਹੋਈਆਂ ਉਹਨੂੰ ਦਿਖਾਉਣ ਵਾਸਤੇ ਬਗਲ ਸਮਾਜ ਲੋਕਾਂ ਵਾਸਤੇ ਅੱਖਾਂ ਵਿੱਚੀਆਂ ਨੇ ਸ਼ਿਕਾਰ ਉਹਦਾ ਹੀ ਕਰਨਾ ਜਿਹੜਾ ਉਹਦੇ ਢਕੇ ਆ ਕੇ ਇਹ ਬਗਲ ਸਮਾਜ ਦੇ ਜਿਹੜੇ ਕਿਸੇ ਜਾਨਵਰ ਨੇ ਮੱਛੀ ਨੇ ਡੱਡੀ ਨੇ ਤੇ ਭਰੋਸਾ ਕਰ ਲਿਆ ਵੀ ਇਹ ਤਾਂ ਇਹ ਹੁਣ ਇਹ ਤਾਂ ਝਾਕਦਾ ਨਹੀਂ ਹੈ ਇਹਦੀਆਂ ਅੱਖਾਂ ਤਾਂ ਬੰਦ ਨੇ ਇਹਦੇ ਤਾਂ ਸ਼ਿਕਾਰ ਕਰਨਾ ਨਹੀਂ ਬਸ ਉਹੀ ਮਾਰ ਖਾ ਤੇ ਇਹ ਬਗਲ ਸਮਾਧਨ ਵਾਲਿਆਂ ਤੇ ਜਿਹੜਾ ਵਿਸ਼ਵਾਸ ਕਰ ਲੂ ਉਹੀ ਮਾਰ ਖਾਊ ਕਬੀਰ ਕਹਿੰਦਾ ਕੀ ਕਹਿੰਦਾ ਸਾਗਤ ਤੋਂ ਕਹਿੰਦਾ ਦੂਰੋਂ ਹੀ ਭਾਜੀ ਦੂਰੋਂ ਹੀ ਭਾਜੀ ਜੋ ਸੰਤ ਤੇ ਦੂਰ ਰਹੋ ਜਿਵੇਂ ਬਗਲੇ ਤੇ ਕੋਈ ਜਾਨਵਰ ਜਿਹੜਾ ਦੂਰ ਰਹੂ ਨਹੀਂ ਮਾਰ ਦੂਰ ਦੂਰੋਂ ਜਾਈਏ ਭਾਗ ਸੰਤ ਸੰਗ ਜੀ ਹਾਂ ਸਾਧ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਜਿਹੜਾ ਮਗਲੇ ਦੇ ਨੇੜੇ ਆ ਗਿਆ ਉਹ ਸੰਗਤ ਦੇ ਵਿੱਚ ਫਿਰ ਉਹਨੂੰ ਛੱਡੋ ਸਾਖਦਰ ਮਗਲਾ ਇੱਕੋ ਹੀ ਗੱਲ ਹੁੰਦੀ ਸਿਰ ਪੂਜੇ ਸਿਰ ਬਗਲ ਸਮਾਦ ਬਗਲ ਸਮਾਦ ਮੁਖ ਝੂਟ ਭੂਕਨ ਅਨਸਾਰ ਮੁਖ ਦੇ ਵਿੱਚ ਦਾ ਝੂਠ ਹੈ ਦੇਖੋ ਬਹੁਤ ਝੂਠ ਬੋਲਦਾ ਤੇ ਇਹਦੇ ਵਿੱਚੋਂ ਦੇਵਤਾ ਦਰਸ਼ਨ ਦੇਊਗਾ ਪੱਥਰ ਤੇ ਦੇਵਤਾ ਦਰਸ਼ਨ ਦੇ ਦੂਗਾ ਕਹਾਣੀਆਂ ਬਣਾਈਆਂ ਹੋਈਆਂ ਨੇ ਸਾਖੀਆਂ ਬਣਾਈਆਂ ਹੋਈਆਂ ਸਾਖੀਆਂ ਭਗਤਾਂ ਨਾਲ ਜੋੜਦੀਆਂ ਤਨੇ ਨਾਲ ਜੋੜਦੀ ਸਾਖੀ ਬਣਾ ਉਹ ਕੀ ਕਹਿੰਦੇ ਨੇ ਨਾ ਸਾਖੀ ਕੀ ਜੋੜੀ ਉਹ ਤਾਂ ਝੂਠ ਬੋਲਦਾ ਲੇਕਿਨ ਜਿਹੜੇ ਵਿਭੂਗੜ ਪਾਏ ਹੋਏ ਨੇ ਭੂਸ਼ਣ ਗਹਿਣੇ ਉਹ ਅਸਲੀ ਨੇ ਸੋਨਾ ਨਹੀਂ ਨਕਲੀ ਲੈਂਦਾ ਸੋਨਾ ਨਕਲੀ ਨਹੀਂ ਚੜਾਵਾ ਨਕਲੀ ਨਹੀਂ ਲੈਂਦਾ ਹੋਰ ਅਸਲੀ ਕਹਿੰਦਾ ਗਹਿਣੇ ਪਾਉਂਦੇ ਤੇ ਉਹ ਤਾਂ ਮਾਲਕ ਆਪੇ ਹੈ ਹੀਰੇ ਨਹੀਂ ਨਕਲੀ ਕਹਿੰਦਾ ਦੋ ਹੀਰੇ ਅਸਲੀ ਦੋ ਇਹ ਹਾਰ ਬਣਾ ਕੇ ਦੋ ਵਿਸ਼ਨੂ ਦੇ ਪਾਉਣ ਨੂੰ ਮੂਰਤੀ ਦੇ ਪਾਉਣ ਨੂੰ ਤਾਂ ਅਸਲੀ ਚਾਹੀਦਾ ਸੋਨਾ ਵੀ ਅਸਲੀ ਚਾਹੀਦਾ ਪਰ ਆਪ ਸੱਚ ਉਹ ਤਾਂ ਸੱਚੇ ਚਾਹੀਦੇ ਨੇ ਕੋ ਭੂਖਣ ਸਾਰ ਰੂਪ ਚਾਹੀਦੇ ਨੇ ਆਪ ਝੂਠ ਬੋਲਦਾ ਉਪਦੇਸ਼ ਝੂਠ ਦਾ ਚਾਹੁੰਦਾ ਉਹਦਾ ਮੁੱਲ ਕੀ ਲੈਂਦਾ ਲੋੜ ਜਾਲੀ ਨਹੀਂ ਲੈਂਦਾ ਉਪਦੇਸ਼ ਜਾਲੀ ਦਿੰਦਾ ਸੌਦਾ ਜਾਲੀ ਵੇਚਦਾ ਨੋਟ ਖੜੇ ਲੈਂਦਾ ਚੜਾਵਾ ਖੜਾ ਲੈਂਦਾ ਤੇ ਉਪਦੇਸ਼ ਜਾਲੀ ਦਿੰਦਾ ਜਾਲੀ ਸੌਦਾ ਵੇਚਦਾ ਖਰੇ ਧਨ ਬਦਲੇ ਇਹ ਕਰ ਰਿਹਾ ਭੂਖਣ ਦਾ ਸਾਰਨ ਨੇ ਸੱਚੇ ਨੇ ਉਹ ਤਾਂ ਸਹੀ ਸੋਨਾ ਉਹ ਜਿਹੜੀ ਫਰਕ ਹੈਗਾ ਜੇ ਹੀਰੇ ਜੜੇ ਨੇ ਉਹ ਵੀ ਸੱਚੇ ਨੇ ਸੁੱਚੇ ਨੇ ਜੇ ਕੋਈ ਨਕਲੀ ਲਿਆਵੇ ਕਹਿੰਦਾ ਦੇਵਤੇ ਨੂੰ ਨਕਲੀ ਜੜੇ ਨੇ ਤਾਂ ਨਰਕਾਂ ਜਾਣਾ ਉਹ ਡਰ ਦਿੰਦਾ ਉਹਨੂੰ ਆ ਜਿਹੜਾ ਝੂਠ ਬੋਲਦਾ ਤਾਂ ਡਰ ਕੋਈ ਨਹੀਂ ਹਾਂਜੀ ਪਾਲ ਤੇ ਹਾਲ ਵਿਚਾਰਨ ਕਰਨਾ ਕੀ ਚਾਹੀਦਾ ਸੀ ਤਿੰਨ ਤਲਾਈਆਂ ਹੋਈਆਂ ਨੇ ਨਾ ਮੱਥੇ ਦੇ ਉੱਤੇ ਲਕੀਰਾਂ ਉਹ ਕਾਦਾ ਪ੍ਰਤੀਕ ਨੇ ਤੇਰਾ ਬਾਸ ਤਿੰਨ ਤਿੰਨ ਪਾਲੀਆਂ ਜਿਹੜੀਆਂ ਨੇ ਲਾਈਆਂ ਕੀ ਹੈ ਤਿੰਨ ਪਾਲੀਆਂ ਦਾ ਮਤਲਬ ਹੈ ਤਿੰਨੇ ਲੋਕ ਦਾ ਗਿਆਨ ਤਿੰਨੇ ਲੋਕ ਦਾ ਗਿਆਨ ਹੈ ਗੁਰਬਾਣੀ ਤਿੰਨੇ ਲੋਕ ਦੇ ਗਿਆਨ ਦੀ ਵਿਚਾਰ ਕਰਨਾ ਬੈਠ ਕੇ ਤੀਨ ਭਵਨ ਇੱਕ ਜੋਤੀ ਦੀ ਵਿਚਾਰ ਕਰਨਾ ਬੈਠ ਕੇ ਕੰਮ ਤਾਂ ਇਹ ਕਰਨਾ ਸੀ ਕਰ ਕੀ ਰਿਹਾ ਬਗਲ ਸਮਾਦਮ ਕਰਨਾ ਕੀ ਸੀ ਕਰ ਕੀ ਰਿਹਾ ਕੀ ਕਰਨਾ ਚਾਹੀਦਾ ਸੀ ਕੀ ਕਰ ਰਿਹਾ ਤੇ ਪਾਲ ਤੇ ਹਾਲ ਵਿਚਾਰਨ ਤੇ ਹਾਲ ਵਿਚਾਰਨ ਕਿੰਨਾ ਲੋਕਾਂ ਦਾ ਹਾਲ ਕਿੰਨੇ ਭਵਨਾਂ ਦੇ ਵਿੱਚ ਰਹਿੰਦੀ ਹੈ ਨਾ ਆਤਮਾ ਮਰ ਕੇ ਬਾਦ ਦੇ ਵਿੱਚ ਆਤਮਾ ਇਹਦੇ ਨਾਲ ਕੀ ਬਣੂਗਾ ਤੇ ਗਰਭ ਦੇ ਵਿੱਚ ਇਹਦੀ ਕੀ ਪੋਜੀਸ਼ਨ ਹੁੰਦੀ ਹੈ ਤੇ ਹੁਣ ਕੀ ਪੋਜੀਸ਼ਨ ਇਹ ਤਿੰਨੇ ਘਰ ਲੈ ਤਿੰਨੇ ਭਵਨ ਕਹਿੰਦੇ ਤੀਨ ਭਵਨ ਇੱਕ ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁੜਲਾ ਮਾਨਕ ਮੋਤੀ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਅੰਤ ਨਿਰੰਤਰ ਸਾਚਾ ਆਖਰ ਸੱਚ ਨਾਲ ਜੁੜਨਾ ਸਤ ਸਰੂਪਣ ਬਿਨ ਸਾਚੇ ਜਗ ਗੁਰਮੁਖੀ ਵਸਤ ਪ੍ਰਾਪਤ ਹੋਵੇ ਬਿਨ ਸਾਚੇ ਜਗ ਸੱਚ ਦੇ ਬਿਨਾਂ ਤਾਂ ਸਭ ਕੱਚ ਝੂਠ ਹੈ ਬਾਕੀ ਫਿਰ ਚੜਾਵਾ ਵਗੈਰਾ ਦਾ ਝੂਠ ਹੈ ਪੱਥਰ ਮੂਰਤੀ ਦਾ ਸਭ ਝੂਠ ਹੈ ਤੂੰ ਝੂਠ ਨਾਲ ਜੋੜ ਰਿਹਾ ਝੂਠ ਨਾਲ ਜੋੜਦੇ ਨੇ ਸੱਚ ਕੀ ਹੈ ਸੱਚ ਜੋਤ ਹੈ ਸਰ ਸੰਸਾਰ ਜੋ ਬੋਲਦਾ ਸਰੀਰ ਦੇ ਵਿੱਚ ਉਹ ਸਤ ਸਰੂਪ ਹੈ ਉਹਦੀ ਨਹੀਂ ਫੋਟੋ ਬਣਦੀ ਉਹਦੀ ਬਣਾ ਕੇ ਦਿਖਾਓ ਫੋਟੋ ਜੇ ਗੁਰੂ ਨਾਨਕ ਦੀ ਫੋਟੋ ਬਣਾਉਣੀ ਹੈ ਜਿਹੜਾ ਬੋਲਦਾ ਨਾਨਕ ਦੀ ਉਹਦੀ ਫੋਟੋ ਬਣਾਓ ਸਰੀਰ ਦੀ ਫੋਟੋ ਬਣਾ ਲਈ ਤੁਸੀਂ ਤਾਂ ਉਹ ਸਰੀਰ ਤਾਂ ਨਾਸਬੰਦ ਸੀਗਾ ਉਹਦੀ ਫੋਟੋ ਬਣਾਉਣ ਤੁਹਾਨੂੰ ਕਿਹਨੇ ਕਿਹਾ ਸੀ ਗੁਰਬਾਣੀ ਗੱਲ ਕਹਿੰਦੀ ਹੈ ਸਰੀਰ ਝੂਠ ਹੈ ਜੋ ਦੀਦਾ ਅੱਖਰ ਉਹਦਾ ਝੂਠ ਹੈ ਤਾਂ ਜੋ ਅੱਖਾਂ ਨੂੰ ਦੀਦਾ ਸਭ ਝੂਠ ਹੈ ਕੂੜ ਰਾਜਾ ਕੂੜ ਪਰਜਾ ਪਰਜਾ ਕੀ ਹੈ ਪਰਜਾ ਸਰੀਰ ਹੈ ਨਾ ਸਾਰੇ ਕੂੜ ਸਭ ਸੰਸਾਰ ਜੋ ਦੇਹੀ ਨਾਲ ਜੁੜਦਾ ਸਭ ਝੂਠ ਨਾਲ ਜੁੜਦੇ ਨੇ ਪਿੱਛੇ ਵਾਲੇ ਜਿਹੜੇ ਭਗਤ ਨੇ ਪਿੱਛੇ ਵਾਲੇ ਜਿਹੜੇ ਗੁਰੂ ਨੇ ਉਹਨਾਂ ਦਾ ਨਾਮ ਤਸਵੀਰ ਨਹੀਂ ਹੈ ਉਹਨਾਂ ਨੇ ਨਾਮ ਦੀ ਕੋਲੀ ਬਣੀ ਚੁੱਕੀ ਉਥੋਂ ਕਿਤੇ ਕਿਹਾ ਹੋਇਆ ਵੀ ਨਾਨਕ ਦੀ ਮੈਨੂੰ ਕੋਲੀ ਉਹਦਾ ਤਾਂ ਨਿਸ਼ਾਨੀ ਤੇਰੇ ਗੁਰੂ ਨੇ ਕਿਹਾ ਬਾਅਦ ਗੁਰੂ ਕਹਿੰਦਾ ਬੁੱਗੀ ਹੈ ਸਾਨੂੰ ਜੇ ਅੱਜ ਕੋਈ ਚੀਜ਼ ਦਿਆ ਜੋ ਅਸੀਂ ਚੱਕੀ ਫਿਰਦੇ ਬਾਜ਼ਾਰ 'ਚ ਕਿ ਅਸੀਂ ਝੂਠ ਨਾਲ ਜੁੜ ਗਏ ਸੱਚ ਛੱਡਤਾ ਉਹਨਾਂ ਦਾ ਨਾਨਕ ਜੋਤ ਹੈ ਉਹਨਾਂ ਨੇ ਨਾਨਕ ਦੀ ਜੋਤ ਦੇ ਦਰਸ਼ਨ ਕੀਤੇ ਨੇ ਜਾਤ ਦੇ ਨਹੀਂ ਕੀਤੇ ਜਾਤ ਤਾਂ ਦੇਖੀ ਹੋਈ ਨਹੀਂ ਜਾਣੋ ਜੋਤ ਉਹਨਾਂ ਨੇ ਜੋਤ ਜਾਣੀ ਹੈ ਜਾਣੋ ਜੋਤ ਨਾ ਪੁੱਛੋ ਜਾਤੀ ਜਾਤੀ ਸਰੀਰ ਦਾ ਤਾਂ ਮਤਲਬ ਹੀ ਨਹੀਂ ਉਹਨਾਂ ਨੂੰ ਸੀਗਾ ਨਾਮ ਦਾ ਉਹਨਾਂ ਸਰੀਰ ਦਾ ਕੀ ਲੈਣਾ ਸੀ ਸਰੀਰ ਨਾਲ ਤੋਂ ਚੀਜ਼ ਹੈ ਅੱਜ ਹੈ ਗੱਲ ਨਹੀਂ ਰਹਿਣਾ ਸਰੀਰ ਦਾ ਕੀ ਹੁੰਦਾ ਅਸੀਂ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਜੁੜ ਜਾਾਂਗੇ ਬੀੜ ਨਾਲ ਪ੍ਰਾਣੀ ਹੋ ਜਾਣਾ ਨਵੀਂ ਲੈ ਆਉਨੇ ਬੀੜਾ ਬਿਰਦ ਹੋ ਜਾਂਦੇ ਨਵੀਆਂ ਲੈ ਆਉਨੇ ਬੀੜਾ ਬਿਰਦ ਹੁੰਦੀਆਂ ਨੇ ਨਾ ਸੰਸਕਾਰ ਨਹੀਂ ਕਰਦੇ ਨਵੀਂ ਲੈ ਆਉਣੇ ਤੇ ਉਹਨਾਂ ਨੂੰ ਰੱਖੋ ਰਿਕਾਰਡ ਬਣਾ ਬਣਾ ਕੇ ਜੀ ਫਲਾਣੇ ਬੇੜੇ ਦੀ ਕੋਈ ਅੱਖਰ ਹੋਈ ਨੇ ਗਿਆਨ ਹੋਈ ਹੈ ਬਦਲਦੀ ਰਹਿਦੀ ਹੈ ਜੀ ਇਹਦਾ ਕੀ ਮਾਇਆ ਪਰ ਇਹ ਉਹਦੇ ਨਾਲ ਵੀ ਜੁੜੇ ਹੋਏ ਨੇ ਕਿ ਫਲਾਣੇ ਵੇਲੇ ਦੀ ਹੈ ਆਦਮੀ ਜਿਹੜਾ ਹੈਗਾ ਬਹੁਤ ਹੀ ਪਾਗਲ ਹੈ ਅੱਖਾਂ ਤੇ ਵਿਸ਼ਵਾਸ ਕਰਦਾ ਜੋ ਦੇਖਦਾ ਉਹ ਸੱਚ ਮੰਨਦਾ ਜਿਹਨੇ ਸੱਚ ਮੰਨਿਆ ਅੱਖਾਂ ਨਾਲ ਦੇਖੀ ਚੀਜ਼ ਨੂੰ ਉਹ ਵੱਡਾ ਮੂਰਖ ਹੈ ਵੱਡਾ ਉਹ ਮਨਮੁਖ ਇਹ ਤਾਂ ਕਹਿ ਰਹੀ ਹੈ ਮਨ ਸੋਇਆ ਹੈ ਤੂੰ ਜਾਗੇ ਆਣਾ ਤੈ ਜੀਵਨ ਜਗ ਸੱਚ ਕਰ ਜਾ ਤੈ ਤਾਂ ਸੱਚ ਮੰਨ ਲੈ ਜੋ ਦੇਖਦਾ ਜੇ ਸੱਚ ਮੰਨ ਲੈ ਤੂੰ ਸਿੱਖਿਆ ਦੀ ਨਹੀਂ ਸਿੱਖ ਹੋਇਆ ਜਿਹੜਾ ਦੇਖਦੀ ਚੀਜ਼ ਨੂੰ ਝੂਠ ਬੋਲਦਾ ਜੋ ਦੀ ਜੋ ਝੂਠ ਹੈ ਸੱਚ ਦਾ ਸਾਨੂੰ ਦੀ ਰਹੀ ਦੀ ਔਰ ਨਾ ਦੇਖਣਾ ਸੱਚ ਬੁੱਧੀ ਦਾ ਵਿਸ਼ਾ ਹੈ ਬੁੱਧੀ ਨੂੰ ਸਮਝ ਆਉਣੀ ਹੈ ਸੱਚ ਕੀ ਹੈ ਦੇਖਣਾ ਫਿਰ ਵੀ ਨਹੀਂ ਤੀਸਰੀ ਅੱਖ ਹੈ ਬੁੱਧੀ ਅਕਲ ਇਹ ਤੀਸਰੀ ਅੱਖ ਖੁੱਲੂਗੀ ਬੁੱਧੀ ਖੁੱਲੂਗੀ ਫਿਰ ਇਹਨੂੰ ਸਮਝ ਆਊਗੀ ਸੱਚ ਹੁੰਦਾ ਕੀ ਹੈ ਸਮਝ ਆਉਣ ਦਾ ਵਿਸ਼ਾ ਸੱਚ ਹੋਰ ਸੱਚ ਦੀਦਾ ਨਹੀਂ ਜੋ ਸਮਝਣ ਵਾਲਾ ਉਹ ਆਪ ਸੱਚ ਸਰੂਪ ਹੈ ਬੁੱਧੀ ਉਹ ਸੱਚ ਸਰੂਪ ਹੈ ਜੇ ਦਰਸ਼ਨ ਕਰਨਾ ਹੈ ਕਿਸੇ ਦਾ ਤਾਂ ਆਪਣਾ ਆਤਮ ਦਰਸ਼ਨ ਕਰਨਾ ਤੂੰ ਹੀ ਸੱਚ ਸਰੂਪ ਹੈ ਤੂੰ ਨਾ ਜਾਉਣਾ ਮਤ ਤੇਰਾ ਆਉਣਾ ਜਾਣਾ ਜਪਣਾ ਬਰਨਾ ਨਹੀਂ ਹੈ ਜੋਤ ਦਾ ਆਉਣਾ ਜਾਣਾ ਹੈ ਸਰੀਰ ਦਾ ਜਮਣਾ ਮਰਨਾ ਸਰੀਰ ਜਮਣਾ ਮਰਦਾ ਜੋਤ ਤੇ ਕਿਸੇ ਨੇ ਚਾਹਦੀ ਹੈ ਛੱਡ ਕੇ ਚਲੀ ਜਾਂਦੀ ਹੈ ਦੂਏ ਜਾ ਜਾਂਦੀ ਹੈ ਛੱਡ ਕੇ ਆਉਣਾ ਜਾਣਾ ਵੀ ਕਦੇ ਨਹੀਂ ਹੈ ਜੇ ਗਾਹਾਂ ਦੇਖੀਏ ਤੋਂ ਆਵੜ ਜਾਣ ਦੀ ਜਿਵੇਂ ਅਸੀਂ ਕਹਿੰਦੇ ਆ ਨਾ ਉਹ ਵੀ ਆਵੜ ਜਾਣ ਨਹੀਂ ਹੈ ਆਉਣਾ ਜਾਣਾ ਕਿੱਥੇ ਸੁਗਣੀ ਸਾਹਿਬ ਜੇ ਵੀ ਗੱਲ ਕਲੀਅਰ ਕਰਤੀ ਗਾਂ ਜਾ ਕੇ ਆਵੜ ਜਾਵੜ ਕੀ ਹੈ ਦ੍ਰਿਸ਼ਟ ਅਦ੍ਰਿਸ਼ਟ ਉਹ ਸਾਨੂੰ ਦ੍ਰਿਸ਼ਟੀ ਹੈ ਸਰੀਰ ਦੀ ਦਾ ਵੀ ਇਹ ਜਿਉਦਾ ਪਤਾ ਜੋਤ ਸਬੂਤ ਹੈ ਜਦੋਂ ਜ ਰਹੀ ਦੀ ਸਾਨੂੰ ਨਹੀਂ ਪਤਾ ਕਿੱਥੇ ਗਈ ਅਸੀਂ ਉਹਨੂੰ ਜਾਣਾ ਹੈ ਦੱਦੇ ਕੋਈ ਕੀ ਗਈ ਅਸੀਂ ਕੀ ਲਫ਼ਜ਼ ਵਰਤੀ ਇਹਦੇ ਵਾਸਤੇ ਅਦੇਸ਼ਟ ਹੋ ਗਈ ਜਿਹੜੀ ਅਸੀਂ ਉਹਨੂੰ ਸਮਝ ਲੈਂਦੇ ਗਈ ਜਿਹਨੇ ਜਨਮ ਲੈ ਲਿਆ ਜੋਤ ਨੇ ਅਸੀਂ ਕਹਿੰਦੇ ਆ ਗਈ ਇਹ ਸਾਡੀ ਬੋਲੀ ਹੈ ਸਮਝਣ ਸਮਝਾਉਣ ਵਾਸਤੇ ਵੈਸੇ ਸਾਨੂੰ ਅਸਲ ਕੀ ਹੈ ਦ੍ਰਿਸ਼ਟ ਅੰਦ੍ਰਿਸ਼ਟ ਦ੍ਰਿਸ਼ਟ ਅੰਦ੍ਰਿਸ਼ਟ ਹੈ ਆਦਮੀ ਮਰ ਗਿਆ ਥੋੜਾ ਜਰ ਬਾਅਦ ਜਿਉਂਦਾ ਹੋ ਗਿਆ ਨਹੀਂ ਨਹੀਂ ਹੈ ਜਿਉਂਦਾ ਜਿਉਂਦਾ ਫਿਰ ਮੁੜੇ ਆਈ ਆਤਮਾ ਕੋਈ ਆਇਆ ਕਹਿ ਦਿੰਦਾ ਕੋਈ ਸਾਣਾ ਕਹਿੰਦਾ ਨਹੀਂ ਵਿੱਚੇ ਸੀਗੀ ਆਤਮਾ ਤਾਂ ਉਹ ਹਾਰਟ ਚੱਲਦਾ ਹੋਊਗਾ ਹੁਣ ਠੀਕ ਚੱਲ ਪਿਆ ਪਹਿਲਾਂ ਥੋੜਾ ਚੱਲ ਆਪਣੇ ਜਿਵੇਂ ਜਿਵੇਂ ਕਿਸੇ ਦਾ ਗਿਆਨ ਆਵਣ ਜਾਵਣ ਨਹੀਂ ਹੈ ਫਿਰ ਵੀ ਦ੍ਰਿਸ਼ਟ ਅਦ੍ਰਿਸ਼ਟ ਹੈ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਅਸੀਂ ਜਿਹਨੂੰ ਆਉਣ ਜਾਣ ਕਹਿੰਦੇ ਆਉਣ ਜਾਣ ਨਹੀਂ ਹੈ ਜਪਣ ਮਨ ਤਕੜਤਾ ਨਾ ਕਿ ਜਨਮੈ ਨਾ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਮੈਂ ਦ੍ਰਿਸ਼ਟ ਅੰਦ੍ਰਿਸ਼ਟ ਅਸਲ ਤਾਂ ਹੈ ਸਾਨੂੰ ਨਹੀਂ ਪਤਾ ਕਿੱਥੇ ਗਈ ਸਾਨੂੰ ਨਹੀਂ ਪਤਾ ਕਿੱਥੋਂ ਆ ਗਈ ਆਤਮਾ ਕਿੱਥੋਂ ਆ ਗਈ ਇਹ ਵੀ ਪਤਾ ਨਹੀਂ ਸਾਨੂੰ ਕਈ ਕਿੱਥੇ ਵੀ ਸਾਨੂੰ ਪਤਾ ਨਹੀਂ ਪਰ ਦ੍ਰਿਸ਼ਟ ਅੰਦ੍ਰਿਸ਼ਟ ਜ਼ਰੂਰ ਹੈ ਜਾਂ ਸਾਡੇ ਕੋਲ ਸਬੂਤ ਹੈ ਜਿਉਂਦਾ ਆਤਮਾ ਦਾ ਸਬੂਤ ਹੈ ਵੀ ਹੈਗੀ ਹੈ ਦੀਦੀ ਜਨਮ ਨਹੀਂ ਹੈ ਸਬੂਤ ਹੈ ਸਰੀਰ 'ਚ ਬੋਲਦੀ ਹੈ ਸਿਰ ਦਾ ਚੱਲਦਾ ਸਬੂਤ ਹੈ ਵੀ ਜਿਉਂਦਾ ਸਬੂਤ ਹੈ ਨਹੀਂ ਦਾ ਕੁਝ ਨਹੀਂ ਹੈ ਫਿਰ ਵੀ ਜਦ ਨਹੀਂ ਹੈ ਸਬੂਤ ਨਹੀਂ ਹੈ ਸਰੀਰ 'ਚ ਫਿਰ ਅਸੀਂ ਕਹਿੰਦੇ ਵੀ ਅੰਦਰਿਸ਼ਟ ਹੋ ਗਈ ਇਹ ਦ੍ਰਿਸ਼ਟ ਅੰਦਰਿਸ਼ਟ ਹੈ ਪ੍ਰਗਟ ਹੈ ਉਹ ਇਹ ਪ੍ਰਗਟ ਨਹੀਂ ਹੈ ਬਾਲ ਤੇ ਹਾਲ ਵਿਚਾਰਨ ਵਿਚਾਰ ਉਹੀ ਹੈ ਜੋ ਗੁਰਮਤਿ ਦਾ ਕਬੀਰ ਵੀ ਤਿੰਨ ਲੋਕ ਦੀ ਗੱਲ ਕਹਿ ਰਿਹਾ ਗੁਰਬਾਣੀ ਤਿੰਨ ਲੋਕ ਦੀ ਗੱਲ ਹੈ ਤਿੰਨ ਲੋਕ ਦਾ ਗਿਆਨ ਹੈ ਗੁਰਬਾਣੀ ਦੇ ਵਿੱਚ ਤਿੰਨ ਲੋਕ ਦੀ ਵਿਚਾਰ ਹੈ ਗੁਰਬਾਣੀ 'ਚ ਜਦ ਕਬੀਰ ਕਹਿੰਦਾ ਬਾਬਰ ਅਛਰ ਲੋਕ ਤ੍ਰੈ ਮੇਰੇ ਸਾਹਮਣੇ ਤਿੰਨ ਲੋਕ ਦਾ ਗਿਆਨ ਹੈ ਜੋ ਮੈਂ ਦੱਸਣਾ ਸੰਸਾਰ ਨੂੰ 52 ਅੱਖਰ ਨੇ ਮੇਰੇ ਕੋਲ ਭਾਸ਼ਾ ਦੇ ਉਸ ਵੇਲੇ ਜਿਹੜੀ ਸਾਡੀ ਭਾਸ਼ਾ ਸੀ ਹਿੰਦੀ ਦੀ ਜਿਹੜੀ ਉਸ ਵੇਲੇ ਸੀ ਉਹਦੇ 52 ਅੱਖਰ ਸੀ ਸਾਡੇ ਹੁਣ 34 ਨੇ 35 ਨਹੀਂ ਹੈਗੇ ਊੜਾ ਅੱਖਰ ਨਹੀਂ ਹੁੰਦਾ ਊੜੇ ਨੂੰ ਅੱਖਰ ਨਹੀਂ ਬਣਿਆ ਊੜਾ ਅੱਖਰਾਂ ਤੋਂ ਬਾਹਰ 34 ਅੱਖਰ ਮਾਇਆ ਲਿਖਿਆ ਨਾ ਨਹੀਂ ਅਸੀਂ 35 ਮੰਨਦੇ 34 ਅੱਖਰਾਂ ਦਾ ਗਿਆਨ ਕਹਿੰਦਾ 52 ਅੱਖਰ ਨੇ ਮੇਰੇ ਕੋਲ ਤਿੰਨ ਲੋਕ ਦਾ ਗਿਆਨ ਸਾਰਾ ਗਿਆਨ ਮੈਂ 52 ਅੱਖਰਾਂ ਦੇ ਵਿੱਚ ਬੰਦ ਕਰ ਦਿੰਦਾ ਬਾਵਨ ਅੱਖਰ ਲੋਕ ਤਰੇ ਸਭ ਕੁਝ ਨਹੀਂ ਤਿੰਨ ਲੋਕ ਦਾ ਗਿਆਨ ਬੋਲਿਆ ਜਾ ਸਕਦਾ ਪਰ ਤਿੰਨ ਲੋਕ ਦੇ ਵਿੱਚ ਜਿਹੜੀ ਆਤਮਾ ਉਹਦੇ ਬਾਰੇ ਕੁਝ ਨਹੀਂ ਬੋਲਿਆ ਜਾ ਸਕਦਾ ਕਿਉਂ ਦੀਦੀ ਹੋਣੀ ਹੈ ਉਹਦਾ ਤਾਂ ਤਾਂ ਪਤਾ ਹੀ ਦੱਸਿਆ ਜਾ ਸਕਦਾ ਜਿਵੇਂ ਕੋ ਬੁਝਾਰਤ ਦਾ ਤਾਂ ਪਤਾ ਦੱਸਿਆ ਨਾ ਮੈਂ ਫੇਰ ਵੀ ਜਿਹੜੀ ਆਤਮਾ ਤੇ ਲੋਕ ਦੇ ਵਿੱਚ ਉਹਦੇ ਬਾਰੇ ਅਤਾ ਪਤਾ ਤਾਂ ਦੱਸਾਂਗੇ ਕਿਸੇ ਜਿਵੇਂ ਬਾਤ ਪਾਈ ਨਹੀਂ ਉਹਦਾ ਅਤਾ ਪਤਾ ਦੱਸੀ ਦਾ ਉਹਦਾ ਅਤਾ ਪਤਾ ਹੀ ਹੈ ਉਹ ਬੁਝਣੀ ਹੋ ਪੈਣੀ ਹੈ ਅਖੀਰ ਕੀ ਦੱਸਿਆ ਉਹ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਜਿਹਨੂੰ ਤੂੰ ਹੋਰ ਸਮਝਦਾ ਪਰਮਾਤਮਾ ਓਏ ਉਹ ਆ ਪਈਆਂ ਤੂੰ ਜਦ ਤੂੰ ਇੱਕ ਹੋ ਜਾਏਗਾ ਤੂੰ ਹੀ ਰਹੋ ਤੇਰੀ ਉਹ ਗੱਲ ਹੈ ਗੁਰਬਾਣੀ ਜੋੜ ਕਿਸੇ ਦੀ ਨਹੀਂ ਹੈ ਗੁਰਬਾਣੀ ਦੀ ਕਿਹਦੀ ਗੱਲ ਹੈ ਹਰ ਕਿਸੇ ਦੀ ਗੱਲ ਹੈ ਗੁਰਬਾਣੀ ਦੀ ਪਹਿਲਾਂ ਉਹ ਦੱਸਿਆ ਤੂੰ ਦਾਲ ਹੈ ਦੋ ਦੋ ਹੈ ਫਿਰ ਉਹ ਕੇ ਇੱਕ ਹੋਇਆ ਤਾਂ ਉਹ ਕਹਿੰਦਾ ਜੇ ਤੂੰ ਇੱਕ ਹੋਇ ਮੈਂ ਤੂੰ ਵੀ ਉਹ ਹੀ ਹੈਗਾ ਤੂੰ ਹੈ ਜਿਹੜਾ ਇੱਕ ਓਕਾਰ ਤੇ ਪਹਿਲਾਂ ਲਿਖਿਆ ਹੋਇਆ ਹੈ ਓੰਕਾਰ ਇਕੱਠਾ ਨਹੀਂ ਹੈ ਕਿਸੇ ਦਾ ਨਾਮ ਓੰਕਾਰ ਅੱਡਾ ਹੈ ਘਾਟ ਹੈ ਬੁਰਾ ਇੱਕ ਦੇ ਬੁਝਾਈ ਇੱਕ ਕੀ ਹੈ ਮੈਨੂੰ ਇਹ ਬੁਝਾ ਦੇ ਇੱਕ ਆਪ ਵੀ ਤਾਂ ਇੱਕ ਹੀ ਹੈ ਦੋ ਥਾਂ ਹੋਇਆ ਹੋਇਆ ਤੇ ਜਿੱਤੀ ਹੋਈ ਹੈ ਹੋਰ ਕੀ ਹੈ ਤਾਂ ਆਪਣੇ ਆਪ ਨੂੰ ਜਾਣਨਾ ਹੋਰ ਕਿਸੇ ਨੂੰ ਨਹੀਂ ਜਾਣਨਾ ਇਸ ਕਰਕੇ ਗੁਰਬਾਣੀ 'ਚ ਕਿਸੇ ਦਾ ਗਿਆਨ ਨਹੀਂ ਆਤਮ ਗਿਆਨ ਆਤਮ ਗਿਆਨ ਭੁਜਣ ਵਾਲੀ ਚੀਜ਼ ਹੈ ਗੁਰਬਾਣੀ ਚੋਂ ਬਾਕੀ ਸਭ ਸਮਝਣ ਵਾਲੀ ਚੀਜ਼ ਹੈ ਬਾਕੀ ਤਾਂ ਸਭ ਸਮਝਣ ਵਾਲੀ ਚੀਜ਼ ਹੈ ਪਰ ਜੋ ਆਤਮਾ ਬਾਰੇ ਗੱਲ ਕਹੀ ਹੋਈ ਹੈ ਗੁਰਬਾਣੀ ਚ ਉੱਥੇ ਭੁਜਣ ਵਾਲੀ ਚੀਜ਼ ਉਹ ਕਹੀ ਨਹੀਂ ਜਾ ਸਕਦੀ ਉਹ ਆਤਮਾ ਬਾਰੇ ਸੰਸਾਰ ਚ ਆਤਮਾ ਵਰਗੀ ਕੋਈ ਚੀਜ਼ ਹੈ ਨਹੀਂ ਅੱਖਾਂ ਨੂੰ ਦੀਦੀ ਨਹੀਂ ਸਾਡੇ ਗਿਆਨ ਇੰਦਰਾਂ ਦੇ ਪਰੇ ਹੈ ਉਹਦੇ ਬਾਰੇ ਕਿਹਾ ਹੋਇਆ ਬਹੁਤ ਕੁਝ ਹੈ ਪਰ ਫਿਰ ਵੀ ਭੁਜਣ ਵਾਲੀ ਹਾਂ ਗਲ ਮਾਲਾ ਤਿਲਕ ਲਲਾਟਨ ਗਲ ਮਾਲਾ ਤਿਲਕ ਲਲਾਟਨ ਗਲ ਚ ਮਾਲਾ ਪਾਈ ਹੈ ਪੰਡਤ ਦੇ ਮੱਥੇ ਤੇ ਤਿਲਕ ਲਲਾਟ ਕਹਿੰਦੇ ਨੇ ਮੱਥੇ ਨੂੰ ਲਲਾਟ ਤਿਲਕ ਲਲਾਟਨ ਦੋ ਧੋਤੀ ਬਸਤ ਫਾਟ ਦੋ ਧੋਤੀਆਂ ਰੱਖਦਾ ਸਾਡੇ ਦੋ ਬਿਹਾਰੇ ਨੇ ਪੰਡਤ ਵੀ ਰੱਖਦਾ ਸੀ ਉਹ ਧੋਤੀ ਦੇ ਬਿਹਾਰੇ ਬਣੇ ਨੇ ਜਿਵੇਂ ਪਾਸ਼ਾ ਦੀ ਧੋਤੀ ਉਹ ਬੋਲਦੇ ਰਹੇ ਨੇ ਗਹਿਰੇ ਦਾ ਦਸ ਪਾਸ਼ਾ ਨੇ ਬਣਾਏ ਨੇ ਉਸ ਤੋਂ ਪਹਿਲਾਂ ਤੱਕ ਦੋਸ਼ੀ ਬੋਲਦੇ ਸੀ ਸਾਡੇ ਪਰ ਹੁਣ ਕਈ ਆਦਮੀ ਜਿਹੜੇ ਇਹ ਜਿਹੇ ਨਾ ਨਵੇਂ ਮੁੰਡੇ ਜਿਹਨਾਂ ਨੂੰ ਪਤਾ ਨਹੀਂ ਉਹ ਤੜਫ ਜਾਣਗੇ ਧੋਤੀ ਦਾ ਨਾਮ ਲੈ ਕੇ ਉਹਨਾਂ ਨੂੰ ਇਹ ਗੱਲ ਬੁਰੀ ਲੱਗੂ ਉਹਨਾਂ ਵਿਚਾਰਿਆਂ ਨੂੰ ਸਿੱਖੀ ਦਾ ਕਿਸੇ ਨੇ ਪੜਾਈ ਨਾ ਗੁਰਬਾਣੀ ਦਾ ਉਹਨਾਂ ਨੂੰ ਗਿਆਨ ਹੈ ਨਾ ਉਹਨਾਂ ਨੂੰ ਗੁਰਬਾਣੀ ਦੇ ਕੋਈ ਮਤਲਬ ਹੈ ਉਹਨਾਂ ਦਾ ਹੁਣ ਵਾਲੀ ਸਿੱਖੀ ਰੱਖੀ ਜਿਹੜੀ ਹੁਣ ਹੈ ਜਿੱਥੇ ਜੰਮੇ ਨੇ ਜਾਇਆ ਕੋ ਦੇਖਿਆ ਪਿੱਛੇ ਦਾ ਨਹੀਂ ਨਾ ਪਤਾ ਪਿੱਛੇ ਕੀ ਸੀ ਦੋਇ ਧੋਤੀ ਬਸਤਰ ਕਪਾਟਨ ਬਸਤਰ ਕਪਾਣਾ ਸਿਰ ਢੱਕ ਕੇ ਰੱਖਣਾ ਕਪਾਟ ਹੁੰਦਾ ਸਿਰ ਸਿਰ ਦੇ ਉੱਤੇ ਬਸਤਰ ਰੱਖਣਾ ਹਰੇਕ ਧਰਮ ਦੇ ਵਿੱਚ ਇਹ ਪਾਵਨਤੀ ਹੈ ਸਿਰ ਨੰਗਾ ਨਹੀਂ ਰੱਖਿਆ ਜਾ ਸਕਦਾ ਪੰਡਤ ਸਿਰ ਨੰਗਾ ਨਹੀਂ ਸੀ ਰੱਖਦਾ ਜਿਹੜਾ ਧਰਮ ਕਵੰਦਾ ਸਿਰ ਨਹੀਂ ਰੱਖ ਸਕਦਾ ਇਸ ਕਰਕੇ ਜਿਹੜੇ ਕੇਸ ਕਹਿੰਦੇ ਨੇ ਪੰਜਵੀਂ ਰਹਿਤ ਕੇਸ ਨਹੀਂ ਹੈ ਬਸਤਰ ਕਪਾਟੰਗ ਹੈ ਕੇਸ ਕੀ ਦਸਾਰ ਇਹ ਤਾਂ ਪੜਨ ਤੇ ਚਲੀ ਆਈ ਹੈ ਦਿੱਤੇ ਕੀ ਸੀ ਪਹਿਲਾਂ ਕੀ ਦਿੰਦੇ ਸੀ ਗੁਰੂ ਜਦ ਅਨਕ ਮਤਲਬ ਗੁਰਿਆਈ ਦੀ ਗੁਰਿਆਈ ਦਸਾਰ ਦਿੰਦੇ ਸੀ ਜਿਹੜੀ ਗੁਰਿਆਈ ਦੀ ਦਸਤਾਰ ਮਿਲੀ ਆ ਉਹਨੂੰ ਲਾ ਸਕਦਾ ਕੋਈ ਲਾਈ ਨਹੀਂ ਜਾ ਸਕਦੀ ਹੁਣ ਜ਼ਿੰਮੇਵਾਰੀ ਨਹੀਂ ਦਿੰਦੇ ਕੋਈ ਕਿਸੇ ਦਾ ਬਜ਼ੁਰਗ ਚੜਾਈ ਕਰਦਾ ਬੁੱਢੇ ਨੂੰ ਬੜੇ ਨੂੰ ਆ ਹੁਣ ਤਾਂ ਸਾਰਿਆਂ ਨੂੰ ਦੇਣ ਲੱਗੇ ਕੀ ਦਿੰਦੇ ਪੱਗ ਦਿੰਦੇ ਨਾ ਜ਼ਿੰਮੇਵਾਰੀ ਨਹੀਂ ਹੁੰਦੀ ਹੈ ਇਹ ਕੋਈ ਗੁਰਿਆਈ ਨਹੀਂ ਸੀ ਆਪਣੇ ਥੋਂ ਨਾਨਕ ਨੇ ਜ਼ਿੰਮੇਵਾਰੀ ਦਿੱਤੀ ਹੈ ਹੁਣ ਤੱਕ ਮੇਰੀ ਜ਼ਿੰਮੇਵਾਰੀ ਸੀ ਸਿਰ ਦੇਣ ਦੀ ਸਿਰ ਦੇਣ ਦੀ ਸਿੱਖੀ ਪ੍ਰਚਾਰ ਵਾਸਤੇ ਸਿਰ ਦੇਣ ਦੀ ਮੇਰੀ ਜ਼ਿੰਮੇਵਾਰੀ ਸੀ ਹੁਣ ਪੱਗ ਤੇਰੇ ਸਿਰ ਤੇ ਆ ਗਈ ਤੇਰਾ ਸਿਰ ਦਿੱਤਾ ਗਿਆ ਜਿਹਦੇ ਸਿਰ ਤੇ ਪੱਗ ਬੰਨੀ ਗਈ ਉਹਦਾ ਸਿਰ ਦਿੱਤਾ ਗਿਆ ਉਹਦੀ ਜ਼ਿੰਮੇਵਾਰੀ ਹੈ ਉਹ ਤੇਰੀ ਹੈ ਇਹ ਪਹਿਲਾਂ ਗੁਰੂ ਨਾਨਕ ਦੇ ਚਲੀ ਆਈ ਦਸਤਾਰ ਛੇਵੇਂ ਪਾਸ਼ਾ ਤੇ ਆ ਕੇ ਨਾਲ ਆ ਗਈ ਤਲਵਾਰ ਆ ਗਈ ਨਾ ਆ ਗਈ ਦੋ ਹੋ ਗਈ ਛੇਵੇਂ ਪਾਸ਼ਾ ਤੱਕ ਦੋ ਆ ਗਈਆਂ ਨੌਵੇਂ ਪਾਸ਼ਾ ਤੱਕ ਦਸਵੇਂ ਪਾਸ਼ਾ ਤੱਕ ਦੋ ਹੀ ਰਹੀਆਂ ਖਾਲਸੇ ਨੂੰ ਤਿੰਨ ਹੋਰ ਜੋੜੀਆਂ ਨੇ ਕੜਾ ਕੰਦਾ ਤੇ ਕਸ਼ਹਿਰਾ ਇਸ ਕਰਕੇ ਪੁਰਾਣੇ ਗ੍ਰੰਥਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਪੰਜ ਕਕਾਰ ਨਹੀਂ ਲਿਖੇ ਹੋਏ ਮੂਰਖ ਨੇ ਜੇ ਉਹਨਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਦੋ ਤਾਂ ਪਹਿਲਾਂ ਹੀ ਨੇ ਤਲਵਾਰ ਦਾ ਛੇਵੇਂ ਪਾਸ਼ਾ ਵੇਲੇ ਆ ਗਈ ਨੌਵੇਂ ਪਾਸ਼ਾ ਕੋ ਤਲਵਾਰ ਹੈ ਸਾਰੇ ਬੜੇ ਤਲਵਾਰ ਸਤਵੇਂ ਪਾਸ਼ਾ ਕੋ ਤਲਵਾਰ ਹੈ ਛੇਵੇਂ ਛੇਵੇਂ ਦੇ ਬਾਅਦ ਸੱਤਵੇਂ ਅੱਠਵੇਂ ਕੋ ਨਹੀਂ ਨੌਵੇਂ ਕੋ ਨਹੀਂ ਦਸਵੇਂ ਕੋ ਨਹੀਂ ਤਿੰਨ ਮੁਦਰਕਾ ਲਿਖੀਆਂ ਹੋਈਆਂ ਨੇ ਮੁਦਰਕਾ ਲਿਖਿਆ ਹੋਇਆ ਇਹਨੂੰ ਕਾਲੇ ਪੁਰਾਣੇ ਗ੍ਰੰਥਾਂ 'ਚ ਤਿੰਨ ਮੁਦਰਕਾ ਦਿੱਤੀਆਂ ਨੇ ਗੁਰੂ ਨਾਨਕ ਦਸਮ ਪਾਸ਼ਾ ਨੇ ਖਾਲਸੇ ਨੂੰ ਹੋਰ ਤਾਂ ਪੰਜ ਬਣੇ ਇੱਕ ਗੁਰੂ ਨਾਨਕ ਨੇ ਦਿੱਤਾ ਪਹਿਲਾਂ ਉਹ ਕੀ ਸੀ ਭੰਗ ਦਸਤਾਰ ਉਹਨੂੰ ਸੇਲੀ ਟੋਪੀ ਕਹਿੰਦੇ ਨੇ ਨਾਲ ਚੇਲੀ ਮਾਲਾ ਬਣਾ ਦੀ ਇਹਨਾਂ ਨੇ ਆ ਦੇਖੋ ਮਾਲਾ ਪੜਨ ਦੀ ਹੈ ਕੀ ਗੜਬੜ ਕੀਤੀ ਸ੍ਰੀ ਚੰਦਰ ਉਹਦੇ ਸਾਥ ਤੇ ਨਾਲ ਚੇਲੀ ਰੱਖਦੀ ਟੋਪੀ ਤੇ ਦਸਤਾਰ ਦੀ ਜਗ੍ਹਾ ਟੋਪੀ ਰੱਖਦੀ ਟੋਪੀ ਦਾ ਮੰਡਤ ਵੀ ਨਹੀਂ ਪਾਉਂਦਾ ਵਸਤਰ ਕਪਾਟੇ ਤੇ ਲਿਖਿਆ ਦਸਤਾਰ ਅਸੀਂ ਕਹਿੰਦੇ ਆ ਪੱਗ ਜੇ ਸਿਰ ਰੋਚੀ ਰੋਚੀ ਬੰਨਦਾ ਪਾਗ ਸਾਰੇ ਪੱਗ ਬੰਨਦੇ ਸੀ ਵੀਰ ਵੀ ਕਹਿੰਦੇ ਹਾਂ ਤਾਂ ਹੁਣ ਤੱਕ ਬੰਨਦੇ ਰਹੇ ਹੁਣ ਵੀ ਬੰਨਦੇ ਨੇ 50 60 ਸਾਲ ਤੇ 100 ਸਾਲ ਤੇ ਹੱਡੀ ਹੋ 100 ਸਾਲ ਤੇ 60 ਸਾਲ ਤੱਕ ਬੰਦੇ ਰਹਿੰਦੇ ਸਾਰੇ ਜਿਹੜੀ ਮਾਲਾ ਕਿਵੇਂ ਆਈ ਸਾਡੇ ਸਵਾਲ ਇਹ ਹਰ ਜਿਹੜੇ ਕੈਟਾਗਰੀਆਂ ਨੇ ਮੱਤਾਂ ਨੇ ਉਹਨਾਂ ਦੇ ਆਪਣੇ ਆਪਣੇ ਚਿੰਨ ਨੇ ਸਾਡੇ ਪੰਜ ਨੇ ਛੇਵਾਂ ਤਾਂ ਕੋਈ ਨਹੀਂ ਤੇ ਮਾਲਾ ਦਾ ਬੱਚੇ ਮਾ ਮਾਲਾ ਦਾ ਪੜਨ ਦੀ ਹੈ ਸਾਡੇ ਕਿਵੇਂ ਆ ਬੜੀ ਕਿਹਨੇ ਬੜੀ ਹੈ ਮਾ ਬਹੁਤ ਵੱਡਾ ਸਵਾਲ ਹੈ ਮਾਲਾ ਦਾ ਨਦਿਆ ਕੀਤੀ ਮਾਲਾ ਕਬੀਰ ਵੀ ਫੇਰਦਾ ਸੀ ਜਦ ਕਬੀਰ ਨੇ ਮਾਲਾ ਛੱਡੀ ਹੈ ਜਦ ਆ ਗਿਆਨ ਲਿਆ ਮਾਲਾ ਪਹਿਲਾਂ ਛੱਡੀ ਹੈ ਕਹਿੰਦਾ ਭੁੱਖੇ ਭਗਤ ਨਾ ਕੀਜਾ ਇਹ ਮਾਲਾ ਆਪਣੀ ਕੀਜਾ ਫੜੋ ਆਪਣੀ ਮਾਲਾ ਮਾਲਾ ਵਾਲੇ ਭੁੱਖੇ ਹੁੰਦੇ ਨੇ ਸੰਤੋਖੀ ਨਹੀਂ ਹੁੰਦੇ ਇਹ ਵੀ ਸਾਡੇ ਦਰਜ ਹੈ ਗੁਰਬਾਣੀ ਔਰ ਦੂਜੀ ਗੱਲ ਇੱਕ ਹੋਰ ਦਰਜ ਹੈ ਕਬੀਰ ਦੀ ਬਹੁਤ ਖਤਰਨਾਕ ਹੈ ਕਹਿੰਦੇ ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁਖ ਨਾ ਪਿਓ ਬੁੱਧੀ ਕਹਿੰਦੀ ਹੈ ਨਪੁੱਤੇ ਨੇ ਜਾਂਦੇ ਮਾਲਾ ਫੜ ਲਈ ਨਾ ਕਿਸੇ ਤੋਂ ਮੰਨ ਕੇ ਕਿਸੇ ਦੀ ਗੱਲ ਹੈ ਮੰਨ ਵੀ ਤੈਨੂੰ ਰੱਬ ਮਿਲੂਗਾ ਮਾਲਾ ਫੇਰਿਆ ਕਰ ਇਹਨੇ ਜਾਂਦੇ ਨਪੁੱਤੇ ਨੇ ਮਾਲਾ ਲੈ ਲਈ ਸੁਖ ਹੋਇਆ ਹੀ ਨਹੀਂ ਤੇ ਮਾਲਾ ਦਾ ਤਾਂ ਸੁਖ ਹੁੰਦਾ ਹੀ ਨਹੀਂ ਹੁੰਦਾ ਇੱਥੇ ਗੁਰੂ ਨਾਨਕ ਦੇ ਗਲਤੀ ਨੇ ਮਾਲਾ ਪਾਈ ਹੈ ਇਹ ਬਲੈਕ ਮੇਲਿੰਗ ਹੈ ਸਿੱਖੀ ਨਾ ਹੋਈ ਆ ਜਿਹੜੇ ਸੰਤ ਨੇ ਸਾਰੇ ਸਿੱਖ ਨਾ ਇੱਕ ਵੀ ਨਹੀਂ ਹੈ ਇਹ ਸੰਤ ਉਹ ਸੰਤ ਨੇ ਜਿੱਥੋਂ ਗੁਰੂ ਨਾਨਕ ਆਇਆ ਹੋਇਆ ਨਾ ਉਹ ਗੁਰੂ ਅਮਰਦਾਸ ਆਏ ਨੇ ਜਾਂ ਗੁਰੂ ਅੰਗਦ ਆਏ ਹੋਏ ਨੇ ਉਹਨਾਂ ਕੋਲ ਮਾਲਾ ਹੁੰਦੀ ਸੀ ਉਹਨਾਂ ਨੇ ਮਾਲਾ ਛੱਡਤੀ ਸੀ ਬਾਅਦ ਦੇ ਵਿੱਚ ਜੋਗੀਆਂ ਕੋਲ ਵਾਲਾ ਨਹੀਂ ਹੈ ਜੋਗੀਆਂ ਕੋਲ ਵਾਲਾ ਨਹੀਂ ਹੁੰਦੀ ਸ਼ਿਵ ਜੀ ਦੇ ਗੱਲ ਕਿ ਤੁਸੀਂ ਵਾਲਾ ਔਰ ਜਨੇਊ ਦੋ ਚੀਜ਼ਾਂ ਨਹੀਂ ਦੇਖੋਗੇ ਕਦੇ ਵੀ ਇਹ ਦੋਏ ਚੀਜ਼ਾਂ ਪੜਨ ਦੀ ਪੜਨ ਦਾ ਇੱਕ ਪਹਿਲਾ ਧਰਮ ਹੈ ਦੋ ਧਰਮ ਤਾਂ ਹਿੰਦੁਸਤਾਨ ਦੇ ਵਿੱਚ ਨੇ ਗੋਰਖਨਾਥ ਅੱਡ ਗੁਰੂ ਹੈ ਬਾਹਮਣ ਗੁਰੂ ਅੱਡ ਹੈ ਜਗਤ ਦਾ ਇੱਥੇ ਆਊਗਾ ਜਾਂ ਬਾਹਮਣ ਜਨੇਊ ਪਾਲਦਾ ਹੈ ਗੁਰ ਬ੍ਰਾਹਮਣ ਥੀਆ ਕਹੂਗਾ ਦੋ ਅੱਡ-ਅੱਡ ਕੈਟਾਗਰੀਆਂ ਨੇ ਦੋ ਧਰਮ ਤਾਂ ਇੱਥੇ ਹੀ ਨੇ ਅਜੋ ਉਦਾਸੀ ਸੰਿਆਸੀ ਜਿਹੜੇ ਨੇ ਉਹ ਅਲੱਗ ਨੇ ਤੇ ਬੋਧੀ ਨੇ ਉਹ ਅਲੱਗ ਨੇ ਦੋ ਤਾਂ ਇੱਥੇ ਹੀ ਨੇ ਇੱਕ ਵਿਸ਼ਨੂੰ ਦਾ ਧਰਮ ਹੈ ਉਹ ਕਹਿੰਦੇ ਨੇ ਰਾਜ ਧਰਮ ਵਿਸ਼ਨੂੰ ਦੇ ਧਰਮ ਨੂੰ ਕੀ ਕਹਿੰਦੇ ਨੇ ਰਾਜ ਧਰਮ ਜਿਹੜਾ ਸ਼ਿਵਜੀ ਵਾਲਾ ਧਰਮ ਹੈ ਉਹਨੂੰ ਕੀ ਕਹਿੰਦੇ ਜੋਗ ਧਰਮ ਉਹ ਜੋਗ ਧਰਮ ਜੋਗੀਆਂ ਦਾ ਰਾਜਿਆਂ ਦਾ ਰਾਜ ਧਰਮ ਹੈ ਜਦੋਂ ਜੋਗੀ ਜਿਹੜੇ ਸੀ ਤਿਆਗੀ ਇਧਰ ਨੂੰ ਲੋਕਾਂ ਦਾ ਰੁਝਾਨ ਜ਼ਿਆਦਾ ਹੋ ਗਿਆ ਰਾਜੇ ਨੂੰ ਲੋਕ ਨਫ਼ਰਤ ਕਰਦੇ ਸੀ ਰਾਜੇ ਦੇ ਕੰਮ ਇਹ ਹੁੰਦੇ ਨਫ਼ਰਤ ਕਰਨ ਵਾਲੇ ਹੁੰਦੇ ਰਾਜੇ ਨਾਲ ਲੋਕ ਗੁੱਸੇ ਹੋ ਜਾਂਦੇ ਨੇ ਕਿਉਂ ਇੱਥੇ ਰਾਜ ਪ੍ਰਬੰਧ ਦੇ ਜਿਹੜੇ ਅਹਲਕਾਰ ਹੁੰਦੇ ਨੇ ਆਪਣੀ ਮਨਮਾਨੀ ਕਰਦੇ ਨੇ ਆਪਣੇ ਆਪ ਨੂੰ ਚੱਕਾ ਸਮਝਦੇ ਨੇ ਜੋਗੀ ਉਹਨਾਂ ਦੀ ਨਿੰਦਿਆ ਕਰਦੇ ਨੇ ਜੋਗੀ ਤਿਆਗੀ ਹੁੰਦੇ ਨੇ ਲੋਕ ਉਹਨਾਂ ਨੂੰ ਇੱਜ਼ਤ ਦਿੰਦੇ ਧਾਰਨ ਕਰਦੇ ਰਾਜੇ ਨੇ ਉਹਨਾਂ ਨੂੰ ਡਾਊਨ ਕਰਨ ਵਾਸਤੇ ਇਹ ਬਾਲਾ ਵਾਲੇ ਸੰਤ ਡੁਪਲੀਕੇਟ ਤਿਆਰ ਕੀਤੇ ਸੀ ਤਿਆਰ ਰਾਜੇ ਨੇ ਵੀ ਕੀਤੇ ਅਸਲ ਤਿਆਰ ਕਿਹਨੇ ਕੀਤੇ ਪਹਿਲਾ ਰਾਜੇ ਨੇ ਬ੍ਰਾਹਮਣ ਖਰੀਦੇ ਬ੍ਰਾਹਮਣ ਜਿਹੜਾ ਸੀ ਉਹ ਖਰੀਦੇ ਵਿਦਵਾਨ ਬ੍ਰਾਹਮਣ ਨੂੰ ਬ੍ਰਹਮ ਗਿਆਨ ਛਡਾ ਕੇ ਵਿਦਵਾਨ ਬਣਾ ਲਿਆ ਆਪਣੇ ਅਹੁਦੇ ਦੇ ਫੈਸਲੇ ਤੁਸੀਂ ਕਰੋਗੇ ਤੁਹਾਡੀ ਸਲਾਹ ਨਾਲ ਚਲਾਵਾਂਗੇ ਅਸੀਂ ਰਾਜ ਤੁਹਾਡੀ ਪੁੱਛ ਹੋਊਗੀ ਤੈਨੂੰ ਮੈਂ ਗੁਰੂ ਮੰਨਦਾ ਬਾਬਲ ਬਾਬਲ ਵਿਗ ਗਿਆ ਕੋ ਬਖਾਉ ਵਿਗ ਵੀ ਸਕਦਾ ਹੈ ਬਾਬਲ ਖਰੀਦ ਲਿਆ ਬਾਬਲ ਨੇ ਰਸਤਾ ਪਾੜ ਲਿਆ ਬਾਟ ਪਾੜ ਦੀ ਵੇਦ ਛੜਤਾ ਸਿਮਰਤੀ ਘੜ ਸਿਮਰਤੀ ਸ਼ਾਸਤਰ ਘੜ ਉਹ ਕਬੀਰ ਉਹੀ ਗੱਲ ਕਹਿੰਦਾ ਪੰਡਤ ਪਾੜੀ ਪਾਨ ਬੋੜੀ ਪ੍ਰਥਵੀ ਪੰਡਤ ਪਾੜੀ ਬਾੜ ਜੱਟੇ ਪੱਥਰ ਪੂਜਾ ਸ਼ੁਰੂ ਹੋਈ ਹੈ ਵੇਦ ਛਡਾਤਾ ਪੱਥਰ ਪੂਜਾ ਸ਼ੁਰੂ ਕਰ ਲਈ ਪੰਡਤ ਨੇ ਬਾੜ ਪਾੜੀ ਹੈ ਬ੍ਰਾਹਮਣ ਬਾੜ ਨਹੀਂ ਪਾੜ ਸਕਦਾ ਸੀ ਬ੍ਰਾਹਮਣ ਕੌਣ ਹੁੰਦਾ ਬ੍ਰਾਹਮਣ ਤਾਂ ਬ੍ਰਹਮਚਾਰ ਕਰਨ ਵਾਲਾ ਹੁੰਦਾ ਜਿਹੜਾ ਬ੍ਰਹਮਚਾਰ ਕਰੇ ਬ੍ਰਾਹਮਣ ਉਹ ਹੁੰਦਾ ਬ੍ਰਾਹਮਣ ਸੋਜੋ ਬ੍ਰਹਮਚਾਰ ਹੈ ਤਾਂ ਬ੍ਰਹਮਚਾਰ ਬ੍ਰਹਮ ਗਿਆਨੀ ਹੁੰਦਾ ਬ੍ਰਾਹਮਣ ਦਾ ਕਬੀਰ ਤਾਂ ਹੀ ਪੁੱਛਦਾ ਪੰਡਤ ਨੂੰ ਕੌਰੇ ਪੜਿਆ ਕਬ ਕੇ ਬਾਹਮਣ ਹੋਏ ਤੂੰ ਮੁੜ ਕੇ ਬਾਹਮਣ ਦਾ ਤੋ ਹੋ ਗਿਆ ਤੂੰ ਬਾਹਮਣ ਦਾ ਤਾਂ ਪੰਡਤ ਹੋ ਗਿਆ ਸੀ ਪੱਡਾ ਬਣ ਗਿਆ ਸੀ ਦਾਨ ਲੈਣ ਲੱਗਿਆ ਉਹ ਟੈਕਸ ਲੈਣ ਲੱਗਿਆ ਤੀਰ ਤੇ ਬੈਠ ਕੇ ਰਾਜਾ ਨੇ ਕਹਿਤਾ ਟੈਕਸ ਲਊਗਾ ਇਹ ਬਾਹਮਣ ਜੇ ਕੋਈ ਨਾਊਗਾ ਟੈਕਸ ਪੱਡਾ ਲਊਗਾ ਟੈਕਸ ਲਾਤਾ ਸਾਰਿਆਂ ਨੂੰ ਰਾਜਾ ਜੋ ਮਰਜ਼ੀ ਲਾ ਸਕਦਾ ਉਹਦੀ ਪੈਲਰ ਹਕੂਮਤ ਚਲਾਤੀ ਧਰਮ ਦੀ ਜੋਗੀਆਂ ਨੂੰ ਡਾਊਨ ਕਰਨ ਵਾਸਤੇ ਸਿਰਫ ਇਹ ਹਿਸਟਰੀ ਹੈ ਧਰਮ ਦੀ ਪਿਛਲੀ ਇਹ ਵੱਖਰੀ ਗੱਲ ਹੈ ਜੇ ਸਾਰੀ ਹਿਸਟਰੀ ਦਾ ਪਤਾ ਨਹੀਂ ਗੁਰਬਾਣੀ ਦਾ ਅਰਥ ਨਹੀਂ ਤੁਸੀਂ ਕਰ ਸਕਦੇ ਇਹ ਕੁਝ ਉਹ ਗੱਲਾਂ ਕਹੀਆਂ ਹੋਈਆਂ ਨੇ 500 700 ਸਾਲ ਪਹਿਲਾਂ ਜਿਹੜੀਆਂ ਹਜ਼ਾਰ ਸਾਲ ਪਹਿਲਾਂ ਉਦੋਂ ਚੱਲਦੀਆਂ ਸੀਆਂ ਉਹਨਾਂ ਤੇ ਟਿੱਪਣੀਆਂ ਕੀਤੀਆਂ ਹੋਈਆਂ ਉਹਨਾਂ ਗੱਲਾਂ ਜੇ ਤੁਹਾਨੂੰ ਬੈਕਗ੍ਰਾਉਂਡ ਦਾ ਨਹੀਂ ਪਤਾ ਟਿੱਪਣੀ ਦਾ ਸਮਝ ਕਿਵੇਂ ਆਜੂ ਕਿਹੜੀ ਗੱਲ ਤੇ ਕਿਹੜੀ ਟਿੱਪਣੀ ਕਿਹੜੀ ਗੱਲ ਤੇ ਕਿਹੜੀ ਟਿੱਪਣੀਆਂ ਤਾਂ ਪਤਾ ਲੂ ਜੀ ਜੇ ਬੈਕਗ੍ਰਾਉਂਡ ਦਾ ਪਤਾ ਕੀ ਹੋ ਰਿਹਾ ਸੀ ਪਿੱਛੇ ਧਰਮ ਦੇ ਨਾਂ ਤੇ ਜਦ ਕਬੀਰ ਕਹਿੰਦਾ ਕੌਰੇ ਪੱਡਿਆ ਕੱਬ ਕੇ ਬਾਹਮਣ ਹੋਏ ਕਿਉਂ ਕਹਿ ਰਹੇ ਕਿਉਂ ਕਹਿ ਰਹੇ ਅਸੀਂ ਤਾਂ ਬਾਹਮਣਾ ਪੜ੍ਹ ਦੇਖੋ ਸਮਝਦੇ ਆ ਗੁਰਬਾਣੀ ਆ ਜਾ ਸੁਧੀ ਜੀ ਦੋ ਕਹਿ ਰਹੀ ਹੈ ਸਰ ਉਹ ਕਹਿੰਦਾ ਤੂੰ ਭਾਈ ਬਾਹਮਣ ਕਰਤੇ ਹੋ ਕੇ ਬਾਹਮਣ ਵੀ ਕਹੀ ਜਾਂਦੇ ਆਪਣੇ ਆਪ ਨੂੰ ਪੜ ਹੈ ਤੂੰ ਪੜ ਪੜਤ ਵਿਦਵਾਨ ਪੜ੍ਹਦਾ ਦਾ ਮਤਲਬ ਵਿਦਵਾਨ ਅੱਜ ਦੇ ਵਿਦਵਾਨ ਸਾਰੇ ਪੜ੍ਹਦੇ ਨੇ ਪੰਡਤ ਵਾਲੀ ਡਿਕਸ਼ਨਰੀ ਹੈ ਨਾ ਕੋਲ ਪੰਡਤ ਵਾਲੇ ਜਾਰੇ ਜੁਗ ਮੰਨਦੇ ਨੇ ਪੰਡਤ ਵਾਲਾ ਸਰਗੁਣ ਰੋੜ ਬੰਦੇ ਨੇ ਪੰਡਤ ਵਾਲੇ ਤਿੰਨੇ ਲੋਕ ਬੰਦੇ ਨੇ ਗੁਰਬਾਣੀ ਸਭ ਕੁਝ ਰੱਦ ਕਰਦੀ ਹੈ ਪੰਡਤ ਵਾਲਾ ਹੀ ਨਾਮ ਮੰਨਦੇ ਨੇ ਸਾਰਾ ਕੁਝ ਪੰਡਤ ਵਾਲਾ ਮੰਨਦਾ ਉਹ ਅਰਥ ਉਹੀ ਮੰਨਦੇ ਨੇ ਸਾਰੀਆਂ ਗੱਲਾਂ ਪੰਡਤ ਵਾਲਾ ਹੀ ਮਾਂ-ਬਾਪ ਮੰਨਦੇ ਨੇ ਚਾਰ ਪਦਾਰਥ ਪੰਡਤ ਵਾਲੇ ਮੰਨਦੇ ਨੇ ਤਿੰਨ ਲੋਕ ਪੰਡਤ ਵਾਲੇ ਮੰਨਦੇ ਨੇ ਸਾਰਾ ਪੰਡਤ ਵਾਲਾ ਮੰਨਦਾ ਗੁਰਬਾਣੀ ਨੂੰ ਰੱਦ ਕਰਦੀ ਹੈ ਗੁਰਬਾਣੀ ਸਰਗੁਣ ਨਿਰਗੁਣ ਬਹੁਤ ਵੱਡੀ ਗੱਲ ਹੈ ਸਰਗੁਣ ਨਿਰਗੁਣ ਸਰਗੁਣ ਮੰਨਦੇ ਨੇ ਆਦਮੀ ਨੂੰ ਜਿਹੜਾ ਦੇਹਧਾਰੀ ਹੈ ਨਿਰਗੁਣ ਮੰਨਦੇ ਨੇ ਪਰਮੇਸ਼ਰ ਨੂੰ ਉਹ ਚ ਗੁਣ ਨਹੀਂ ਕੋਈ ਨਿਰਗੁਣ ਨਾਲ ਮਤਲਬ ਉਹ ਕੋਈ ਗੁਣ ਨਹੀਂ ਅਜੀਬ ਗੱਲ ਹੈ ਆਦਮੀ ਦੇ ਵਿੱਚ ਗੁਣ ਹੈ ਪਰਮੇਸ਼ਰ ਦੇ ਕੋਈ ਗੁਣ ਨਹੀਂ ਗੁਰਬਾਣੀ ਕਹਿੰਦੇ ਤੂੰ ਸਾਹਿਬ ਗੁਣੀ ਨਾ ਦੱਸ ਸਭ ਗੁਣ ਤੇਰੇ ਮੈਂ ਨਹੀਂ ਕੋਈ ਗੁਰਬਾਣੀ ਰੱਦ ਕਰਦੀ ਹੈ ਵਿਦਵਾਨਾਂ ਨੂੰ ਫਿਰ ਨਹੀਂ ਪਤਾ ਲੱਗਿਆ ਕੀ ਕਰਦੀ ਹੈ ਸਰਗੁਣ ਨਿਰਗੁਣ ਨਿਰੰਕਾਰ ਸੁੱਤ ਸਮਾਧੀ ਆਪ ਰੱਦ ਕੀਤੀ ਉਹ ਗੱਲ ਲੇਕਿਨ ਵਿਦਵਾਨ ਫਿਰ ਨਹੀਂ ਪਤਾ ਵਿਦਵਾਨਾਂ ਨੂੰ ਇਹ ਕੀ ਕੀਤਾ ਸੁੱਤੇ ਪਏ ਨੇ ਵਿਦਵਾਨ ਸਾਰੇ ਸੁੱਤੇ ਪੰਡਤ ਨੇ ਅਰਥ ਕਰਤੇ ਪਹਿਲੇ ਸ਼ਰਾਰਤੀ ਨੇ ਅਰਥ ਕਰਤੇ ਪੰਡਤ ਨੇ ਜੋ ਅਰਥ ਪੰਡਤ ਨੇ ਕਰਤੇ ਉਹੀ ਲਈ ਫਿਰਦੇ ਸਾਰੇ ਪੰਡਤ ਕਿਵੇਂ ਅਰਥ ਕਰ ਦਿੰਦਾ ਤੁਹਾਡੇ ਇਮਾਨਦਾਰੀ ਨਾਲ ਪੰਡਤ ਦਾ ਸਭ ਖਰਾਬ ਹੈ ਬਾਣੀ ਉਹਨਾਂ ਨੂੰ ਤੁਸੀਂ ਦੇਤਾ ਸਾਡੇ ਗ੍ਰੰਥ ਸਾਹਿਬ ਦੇ ਅਰਥ ਕਰਦੇ ਉਹ ਕਰ ਦਿੰਦਾ ਜੇ ਦੁਸ਼ਮਣ ਡਾਕਟਰ ਕੋਲ ਚਲੇ ਜਾਓ ਤੁਸੀਂ ਵੀ ਸਾਡਾ ਇਹਦਾ ਮੇਰਾ ਇਲਾਜ ਕਰ ਦੇ ਉਹਦਾ ਫੇ ਟੀਕਾ ਉਹੀ ਲਾਉ ਉਹਦਾ ਦੁਸ਼ਮਣ ਸੀ ਤੁਸੀਂ ਉਹਦੇ ਆਪਰੇਸ਼ਨ ਕਰਾਉਣ ਚਲੇ ਗਏ ਉਹਨੇ ਕਰਤਾ ਪੜ ਲੋ ਦੇਖ ਲੋ ਸਵਾਲ ਹੁਣ ਕੀ ਹੈ ਸਾਰਾ ਕੁਝ ਹੀ ਬਦਲਦਾ ਉਹਨੇ ਹੁਣ ਬਣੇ ਦਰਸ਼ਨ ਸੋ ਸਾਰਿਆਂ ਨੇ ਤਿੰਨੇ ਯੂਨੀਵਰਸਿਟੀਆਂ ਦੇ ਵਿਦਵਾਨ ਸੀ ਹੁਣ ਮੰਨਿਆ ਉਦੋਂ ਵਾਲੇ ਚਾਰ ਵਾਰ ਹੁਣ ਤਾਂ ਮੰਨ ਲਿਆ ਹੁਣ ਜਥੇਦਾਰ ਨੇ ਵੀ ਮੰਨ ਲਿਆ ਵੀ ਅਰਥ ਗਲਤ ਨੇ ਹੁਣ ਕਦੇ ਮੰਨ ਲਿਆ ਸਾਰੇ ਟੀਕੇ ਗਲਤ ਨੇ ਹੁਣ ਸੀ ਅੱਜ ਮੰਨੇ ਸੁਣ ਕੇ ਮੰਨਿਆ ਚੱਲ ਮੰਨਿਆ ਜਦ ਉਹਨੂੰ ਚੱਲਣ ਬਾਤ ਵੀ ਸਾਰਾ ਕੁਝ ਗਲਤ ਹੈ ਉਹ ਕਹਿੰਦਾ ਸਾਡੇ ਕੋਲ ਡਿਕਸ਼ਨਰੀ ਹਿੰਦੀ ਦੀ ਡਿਕਸ਼ਨਰੀ ਹੈ ਸਾਡੇ ਉਹ ਲਾਹੂ ਕਰਦੀ ਹੈ ਹਿੰਦੀ ਦੀ ਪੰਡਤ ਦੀ ਡਿਕਸ਼ਨਰੀ ਬਣਾਈ ਹੋਈ ਹੈ ਹਿੰਦੀ ਦੀ ਡਿਕਸ਼ਨਰੀ ਲਾਗੂ ਕਰਦੀ ਗੁਰਬਾਣੀ ਦੀ ਆਪਣੀ ਡਿਕਸ਼ਨਰੀ ਆਪ ਹੈ ਮੈਂ ਲਿਖਿਆ ਸੀ ਛਨ ਉਹਦੇ ਵਿੱਚ ਵੀ 96 ਦੇ ਵਿੱਚ ਗੁਰਬਾਣੀ ਆਪਣੀ ਡਿਕਸ਼ਨਰੀ ਆਪ ਹੈ ਜੇ ਤੁਸੀਂ ਇਹ ਡਿਕਸ਼ਨਰੀ ਲਾਗੂ ਨਾ ਕੀਤੀ ਤਾਂ ਅਰਥਾਂ ਦੇ ਅਰਥ ਹੋ ਜਾਣਗੇ ਅਰਥਾਂ ਦੇ ਅਰਥ ਹੋ ਗਏ ਹੋਏ ਹੋਏ ਨੇ ਵੇਦਾਂਤੀ ਨੂੰ ਮੈਂ ਪੁੱਛਿਆ ਕਿ ਕਿਹਨੇ ਠੀਕ ਹੋਏ ਨੇ ਅੱਜ ਤੱਕ ਕਹਿੰਦਾ ਇੱਕ ਬਿਲਕੁਲ ਠੀਕ ਉਹ ਕਿਹੜਾ ਕਹਿੰਦਾ ਬਸ ਉਹ ਕੀਤਾ ਪਹਿਲਾਂ ਜਿਹੜਾ ਫਰੀਦਕੋਟੀ ਵਾਲਾ ਬਾਕੀ ਤਾਂ ਸਭ ਉਹਦੀ ਨਕਲ ਮਾਰਦੇ ਨੇ ਬਿਲਕੁਲ ਠੀਕ ਕਹਿੰਦਾ ਉਹਨੇ ਸਾਰੇ ਬਰਾਬਰ ਰੱਖ ਕੇ ਫੜੇ ਨੇ ਕਮ ਸੇ ਕਮ ਇੰਨੀ ਤਾਂ ਸਮਝ ਹੈ ਨਾ ਮੈਨੂੰ ਨੂੰ ਦੂਜਿਆਂ ਨੂੰ ਤਾਂ ਇੰਨੀ ਵੀ ਸਮਝ ਹੈ ਨਹੀਂ ਬਈ ਟੀਕਾ ਇਹ ਕੋਇਆ ਹੈ ਬਾਕੀ ਤਾਂ ਨਕਲ ਹੈ ਉਹੀ ਨਹੀਂ ਉਹਦਾ ਕੀਤਾ ਹੋਇਆ ਗਲ ਮਾਲਾ ਕੋਲ ਲਾਟਣ ਗਲ ਮਾਲਾ ਕੋਲ ਲਾਟਣ ਮਾਲਾ ਪੰਡਤ ਦੀ ਸਾਡੇ ਕਿਵੇਂ ਆ ਗਈ ਗੁਰਬਾਣੀ ਦੀ ਪੰਕਤੀ ਹੈ ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁਖ ਨਾ ਪਿਓ ਜਿਹਨੇ ਮਾਲਾ ਲੈ ਲਈ ਉਹਨੂੰ ਸੁਖ ਹੋਇਆ ਹੀ ਨਹੀਂ ਕੋਈ ਨਹੀਂ ਸੁਖ ਉਹ ਪਰਮਾਨੰਦ ਦੀ ਅਵਸਥਾ 'ਚ ਨਹੀਂ ਜਾ ਫਿਰ ਮਾਲਾ ਕਾਦੇ ਲਈ ਫਿਰਦੇ ਨੇ ਸੰਤ ਸੰਤ ਜਵਾਬ ਦੇਣ ਸਿੱਖ ਵੀ ਹੋ ਗਏ ਪਰ ਕਹਉਂਦੇ ਨੇ ਮਾਲਾ ਤੇ ਲਈ ਫਿਰਦੇ ਨੇ ਗੁਰਬਾਣੀ ਮਾਲਾ ਦੇ ਖਿਲਾਫ ਸਾਡੇ ਕਕਾਰਾਂ 'ਚ ਮਾਲਾ ਨਹੀਂ ਹੈ ਦੂਏ ਤਰਫ ਦਾ ਕੋਈ ਵੀ ਚਿੰਨ ਦੂਜੇ ਤਰਫ ਨੇ ਅਡਾਪਟ ਨਹੀਂ ਕੀਤਾ ਹੋਇਆ ਜੋਗੀਆਂ ਦਾ ਕੋਈ ਚਿੰਨ ਪੰਡਤ ਨੇ ਅਡਾਪਟ ਨਹੀਂ ਕੀਤਾ ਹੋਇਆ ਪੰਡਤ ਦਾ ਕੋਈ ਚਿੰਨ ਜੋਗੀਆਂ ਨੇ ਅਡਾਪਟ ਨਹੀਂ ਕੀਤਾ ਹੋਇਆ ਉਤੇ ਖੱਪਾ ਰਿਆ ਉਹਨਾਂ ਦੇ ਬੁੱਧਰਾ ਨੇ ਝੋਲੀ ਹੈ ਖਿੱਠਾ ਆਏ ਨਾ ਜੇ ਕਰੋ ਨੇ ਬੁੱਧਾ ਝੋਲੀ ਖਿੱਠਾ ਪੜਤ ਕੋ ਤਾਂ ਹੈ ਜੀ ਪੜਤ ਕੋ ਕੀ ਹੈ ਗਲ ਮੌਲਾ ਤਿਲਕ ਲੜਾਟਨ ਦੋ ਧੋਤੀ ਬਸਰ ਕਪਾੜੀ ਉਹਦੇ ਕੋਲੇ ਸਿੱਖਾਂ ਦੇ ਕੀ ਹੈ ਸਾਡੇ ਪੰਜ ਕਾ ਪੰਜ ਉਹਦੇ ਸਿਰ ਤੇ ਦਸਤਾਰ ਉਹ ਸਾਰੇ ਲੈਂਦੇ ਨੇ ਸਾਰੇ ਧਰਮਾਂ 'ਚ ਪੰਡਤਨਾ ਜੇ ਸਾਡਾ ਮਿਲਦਾ ਸਿਰ ਤੇ ਕਪਾਟ ਮਿਲਦਾ ਹੋਰ ਕੁਝ ਨਹੀਂ ਮਿਲਦਾ ਪੰਡਤਨਾ ਜੇ ਕੋ ਸਾਡਾ ਮਿਲਦਾ ਸਿਰ ਤੇ ਜਿਹੜਾ ਵਸਤਰ ਹੈ ਉਹ ਮਿਲਦਾ ਹੋਰ ਕੁਝ ਨਹੀਂ ਮਿਲਦਾ ਉਹ ਸਾਰੇ ਧਰਮਾਂ ਦਾ ਇੱਕ ਹੋਰ ਕੁਝ ਨਹੀਂ ਮਿਲਦਾ ਸਾਡਾ ਪੰਡਤ ਸਿਰ ਵਾਲਾ ਵਸਤਰ ਮਿਲਦਾ ਉਹਦੇ ਵੀ ਹੈ ਸਾਡੇ ਵੀ ਹੈ ਉਹਦੇ ਧੋਤੀਆਂ ਨੇ ਸਾਡੇ ਵੀ ਹੈ ਉਹਦੇ ਮਾਲਾ ਉਹਦੇ ਜਨੇਊ ਹੈ ਸਾਡੇ ਤਲਵਾਰ ਹੈ ਉਹਦੇ ਜਨੇਊ ਹੈ ਜਿਹੜਾ ਉਹ ਇਧਰਲੇ ਪਾਸੇ ਹੈ ਇਧਰਲੇ ਪਾਸੇ ਜਿਹੜਾ ਉਹਦੇ ਉਲਟੇ ਪਾਸੇ ਤੇ ਸਾਡੇ ਦੂਜੇ ਪਾਸੇ ਤਲਵਾਰ ਪਰ ਪ੍ਰਕਰਮਾ ਉਹ ਐ ਕਰਦਾ ਹੈ ਜੇ ਤਾਂ ਸਾਨੂੰ ਐ ਕਰਨੀ ਚਾਹੀਦੀ ਹੈ ਸਾਡਾ ਇਸ ਤੋਂ ਤਾਂ ਉਲਟੇ ਪਾਸੇ ਹੈ ਔਰ ਜਿਹੜੀਆਂ ਪ੍ਰਕਰਮਾਂ ਅਸੀਂ ਕਰਦੇ ਆ ਨਾ ਅੱਜ ਇਹ ਔਰਤ ਦੀਆਂ ਪ੍ਰਕਰਮਾਂ ਨੇ ਆਦਮੀ ਦੀਆਂ ਹੋਣੇ ਨਹੀਂ ਆਦਮੀ ਦਾ ਪਹਿਲਾਂ ਸੱਜਾ ਪੈਰ ਉੱਡਦਾ ਆਦਮੀ ਸੱਜੇ ਨੂੰ ਰੌਂਡ ਕੱਟੂਗਾ ਔਰ ਜਿਹੜੀ ਅੱਖਾਂ ਨਾਲ ਦੇਖਣ ਵਾਲੀ ਭਗਤੀ ਪੂਰਤੀ ਪੂਜਾ ਆਦਮੀ ਦੀ ਭਗਤੀ ਹੋਣੀ ਹੈ ਇਹ ਔਰਤਾਂ ਦੀ ਭਗਤੀ ਹੈ ਇਹ ਵੀ ਗੁਰਬਾਣੀ ਤੋਂ ਸਾਬਤ ਹੁੰਦੀ ਹੈ ਆਦਮੀ ਨੇ ਕੀ ਭਗਤੀ ਹੈ ਵੇਦ ਪੜੇ ਪੜ ਪੰਡਤ ਹੋਏ ਵੇਦ ਪੜਨ ਪੜਨ ਦੀ ਬਜਾਏ ਬੁੱਝਣਾ ਸੀ ਇਹ ਗੱਲ ਉਹਨਾਂ ਨੇ ਕਮੀ ਇੱਥੇ ਰਹਿ ਗਈ ਅੱਜ ਵੀ ਅਸੀਂ ਬਾਣੀ ਪੜਦੇ ਹਾਂ ਬੁੱਝੀ ਹੈ ਨਹੀਂ ਵੇਦ ਪੜੇ ਪੜ ਪੰਡਤ ਹੋਏ ਰੂਪ ਦੇਖ ਦੇਖ ਨਾਰੀ ਜਿਹੜਾ ਰੂਪ ਦੀ ਪੂਜਾ ਕਰਦੀ ਹੈ ਮੂਰਤੀ ਪੂਜਾ ਰੂਪ ਦੀ ਪੂਜਾ ਨਾ ਉਹ ਔਰਤਾਂ ਦੀ ਭਗਤੀ ਆਦਮੀ ਦੀ ਭਗਤੀ ਨਹੀਂ ਆਦਮੀ ਦੀ ਭਗਤੀ ਕਿਉਂ ਆਇਆ ਮੁਸੀਬਤ ਕਿਉਂ ਹੈ ਕਿਉਂਕਿ ਇਹ ਜਿਹੜੇ ਆਦਮੀ ਦੀ ਪੂਜਾ ਹੁੰਦੀ ਹੈ ਉੱਥੇ ਬਨਾਲ ਬਣਾਉਣ ਲੱਗੇ ਹੁਣ ਔਰਤ ਇਹ ਵੀ ਗਲਤ ਹੈ ਉੱਥੇ ਵੀ ਰੋਕਿਆ ਆਦਮੀ ਆਦਮੀ ਦੀ ਪੂਜਾ ਨਹੀਂ ਕਰ ਸਕਦਾ ਮਾਨੁਖ ਕੀ ਟੇਕ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ जिसके लिए रहे अगाए बौर्ण तृष्णा लागे आदमी तो आदमी है आदमी की पूजा करनी करूंगा आदमी अगे की जाना आदमी तक तो पहुंच गया ना है ये तो अगे की कर क्योंकि जैसा सेवे तैसा होए जैसे भी तू पूजा सेवा करेगा वह जा बन जाएगा ये आदमी की पूजा करेगा अगला जन्म आदमी बन जाएगा और की होगी आदमी तो कहा नहीं जा सकता ਔਰਤ ਤਾਂ ਪੂਜਾ ਕਰਦੀ ਹੈ ਕਿਸੇ ਦੀ ਵਿਸ਼ਨੂੰ ਦੀ ਉਹ ਅਗਲਾ ਜਨਮ ਨੂੰ ਆਦਮੀ ਦਾ ਉਹਦਾ ਇੱਕ ਸਫਰ ਰਹਿੰਦਾ ਹੈ ਉਹ ਕੋਈ ਇਨਕੰਪਲੀਟ ਮੈਨ ਕੰਪਲੀਟ ਮੈਨ ਨਹੀਂ ਔਮਨ ਇਜ਼ ਕੰਪਲੀਟ ਮੈਨ ਉਹ ਕੰਪਲੀਟ ਮੈਨ ਉਹਨੂੰ ਕੰਪਲੀਟ ਮੈਨ ਹੋਣ ਵਾਸਤੇ ਆਦਮੀ ਦੀ ਰੂਪ ਦੀ ਪੂਜਾ ਕਰ ਸਕਦੀ ਹੈ ਲੇਕਿਨ ਆਦਮੀ ਨਹੀਂ ਕਰ ਸਕਦਾ ਜਿਹੜੀ ਰੂਪ ਦੀ ਭਗਤੀ ਹੈ ਔਰਤ ਦੀ ਆਦਮੀ ਦੀ ਗੁਰਬਾਣੀ ਜੋ ਸਿੱਧ ਹੁੰਦੀ ਹੈ ਜੇ ਔਰਤ ਔਰਤ ਦੀ ਭਗਤੀ ਕਰੇ ਤਾਂ ਕੀ ਹੁੰਦਾ ਇਹ ਵੀ ਸਵਾਲ ਹੈ ਰੂਪ ਤਾਂ ਔਰਤ ਦਾ ਵੀ ਹੈ ਜੇ ਆਦਮੀ ਔਰਤ ਦੀ ਭਗਤੀ ਕਰੇ ਫਿਰ ਕੀ ਹੁੰਦਾ ਕਬੀਰ ਨੇ ਫਿਰ ਦੋਏ ਕੀਤੇ ਨੇ ਗੁਰਬਾਣੀ ਦਰਜ ਜੋ ਗੱਲ ਗੁਰਬਾਣੀ ਦਰਜ ਹੈ ਪ੍ਰਵਾਨ ਹੈ ਸਾਰੀ ਉਹ ਦਰਗਾਹ ਜੋ ਹੋਈ ਗੱਲ ਕਿਸੇ ਆਦਮੀ ਦੀ ਤਾਂ ਹੈ ਨਹੀਂ ਕਹਿੰਦਾ ਮਹਾਮਾਈ ਕੀ ਜੇ ਪੂਜਾ ਕਰੇ ਆਦਮੀ ਕਰਦੇ ਨੇ ਨਾ ਦੇਵੀਆਂ ਦੀ ਪੂਜਾ ਮੂਰਤੀ ਪੂਜਾ ਗੁਰੂ ਅੰਗਦ ਦੇਵ ਵੀ ਉੱਥੇ ਨੂੰ ਚੱਲੇ ਸੀ ਮਹਾਮਾਈ ਕੀ ਜੇ ਪੂਜਾ ਕਰੇ ਨਰ ਤੇ ਨਾਰ ਹੋਏ ਉਧਰ ਅਗਲੇ ਜਨਮ ਚ ਇਸਤਰੀ ਬਣ ਜੂਗਾ ਜਿਆਦਾ ਦੇਵੇ ਸੇਵੇ ਅਗਲੇ ਜਨਮ ਵਿੱਚ ਡਿਵੋਰਟ ਹੋ ਕੇ ਔਰਤ ਬਣ ਜੂਗਾ ਅਰੇ ਸੱਚ ਹੈ ਦਰਗਾਹ ਦਾ ਸੱਚ ਹੈ ਕੋਈ ਕਿਸੇ ਦੀ ਕਹੀ ਆਦਮੀ ਦੀ ਕਹੀ ਗੱਲ ਨਹੀਂ ਹੈ ਕਹਾ ਕਿਸੇ ਤੋਂ ਲਈ ਉਹਨੇ ਚਾਹੇ ਕਬੀਰ ਤੋਂ ਕਹਾ ਲਈ ਚਾਹੇ ਗੁਰੂ ਨਾਨਕ ਤੋਂ ਕਹਾ ਲਈ ਚਾਹੇ ਕਿਸੇ ਭਗਤ ਤੋਂ ਕਹਾ ਲਈ ਕਹੀ ਦਰਗਾਹ ਜੋ ਹੋਈ ਹੈ ਗੱਲ ਕੋਈ ਨਹੀਂ ਹੀ ਰਿਹਾ ਮਹਾਂਪੁਰਖ ਵਿੱਚ ਇਹਦਾ ਫਰਮਾਨ ਦਰਗਾਹ ਦੇ ਨੇ ਸਾਰੇ ਪਰ ਜੇ ਆਦਮੀ ਕਿ ਔਰਤ ਔਰਤ ਦੀ ਪੂਜਾ ਕਰੇ ਫੇਰ ਕੀ ਹੁੰਦਾ ਹਰ ਕਾ ਸਿਮਰਨ ਛਾੜ ਕੇ ਉਹ ਹੋਈ ਜੇ ਰਾਖੇ ਨਾਲ ਕਦੇ ਹੀ ਹੋ ਕੇ ਉਤਰੇ ਭਾਲ ਸਹਿ ਬਣ ਜਾ ਖੋਤੇ ਖੋਤੀ ਦੀ ਜੁੜ ਪੈਣਾ ਖੋਤੀ ਦਾ ਮਤਲਬ ਹੈ ਦਿਮਾਗ ਉਹਦਾ ਅਕਲ ਖੋਤੀ ਵਾਲਾ ਦਿਮਾਗੀ ਤੌਰ ਤੇ ਦਿਮਾਗ ਦਾ ਲੈਵਲ ਹੋਰ ਗਿਰਦਾ ਬੁੱਧੀ ਦਾ ਲੈਵਲ ਹੋਰ ਗਿਰਦਾ ਬੁੱਧੀ ਦਾ ਲੈਵਲ ਜਿੰਨਾ ਗਿਰਦਾ ਉਹ ਉਹਨਾਂ ਦਾ ਸਰੀਰਕ ਵਜਨ ਵੱਧਦਾ ਦਿਮਾਗ ਤੇ ਬਹੁਤ ਜ਼ਿਆਦਾ ਪੈਂਦਾ ਹੈ ਜਨਾ ਬੁੱਧੀ ਦਾ ਜਿਹੜੇ ਨਾਲ ਵੀ ਨੇ ਉਹਨਾਂ ਦਿਮਾਗ ਤੇ ਬਹੁਤ ਜ਼ਿਆਦਾ ਹੁੰਦਾ ਡਰਦੇ ਜ਼ਿਆਦਾ ਹੁੰਦੇ ਨੇ ਜਿੰਨਾ ਗਿਆਨਵਾਨ ਹੋ ਜਾਂਦਾ ਉਹਦੀ ਬੁੱਧ ਹਲਕੀ ਹੋ ਜਾਂਦੀ ਹੈ ਡਰ ਘਟੀ ਜਾਂਦਾ ਦੋਹਾ ਦਾ ਫਰਕ ਦੱਸਿਆ ਹੈ ਆਦਮੀ ਔਰਤ ਦੀ ਪੂਜਾ ਕਰੂ ਘਾਟਾ ਡੈਵਟ ਹੋ ਗਏ ਔਰਤ ਵਰ ਜੂ ਔਰਤ ਔਰ ਦੀ ਪੂਜਾ ਹੋ ਇਹ ਤੋਂ ਘੱਟ ਹੋਰ ਹੋ ਜੂ ਹੀਰ ਹੋ ਜੂ ਕਹਿਣ ਦਾ ਮਤਲਬ ਹੈ ਸਾਰੀ ਗੱਲ ਕੱਲੀ ਕੱਲੀ ਗੱਲ ਸਮਝਾਈ ਹੈ ਗੁਰਬਾਣੀ ਸਿੱਖਾਂ ਨੂੰ ਕੱਖ ਵੀ ਨਹੀਂ ਪਤਾ ਇਹ ਤਾਂ ਖੋਜਦਾ ਵੀ ਨਹੀਂ ਪੜ ਕਿਉਂ ਨਹੀਂ ਪਤਾ ਬਈ ਕਿਉਂ ਨਹੀਂ ਪਤਾ ਕਿਉਂਕਿ ਉਹਨਾਂ ਨੇ ਮੱਥਾ ਟੇਕਣ ਦਾ ਸੀ ਮਤਲਬ ਬਾਣੀ ਪੜਨਾ ਖੋਜਣਾ ਉਹਨਾਂ ਦਾ ਵਿਸ਼ਾ ਨਹੀਂ ਹੈ ਮੱਥਾ ਟੇਕਣ ਤੱਕ ਸੀ ਮਤਲਬ ਗਿਆਨ ਕਿੱਥੇ ਹੋ ਜਾਂਦਾ ਤੁਸੀਂ ਕਿਵੇਂ ਲੋਕਾਂ ਨੂੰ ਦੱਸ ਦੋਗੇ ਸਾਰੀ ਵਰਡ ਨੂੰ ਸਿੱਖੀ ਕੀ ਕਹਿੰਦੀ ਹੈ ਤੁਹਾਨੂੰ ਆਵੇ ਨਹੀਂ ਪਤਾ ਸਿੱਖੀ ਦਾ ਤੁਸੀਂ ਦੁਨੀਆ ਨੂੰ ਕਿਵੇਂ ਸਮਝਾ ਦੋਗੇ ਸਿੱਖੀ ਕੀ ਹੈ ਇਹ ਵਿਸ਼ਾ ਤੇ ਆ ਗਿਆ ਹੈ ਕਿਉਂ ਤੇ ਆ ਗਿਆ ਗਿਆ ਮਾਇਆ ਨੇ ਮਾਇਆ ਵੱਲ ਚਲੇ ਗਏ ਨਾ ਧਿਆਨ ਮਾਇਆ ਵੱਲ ਨੂੰ ਜਿਹੜੇ ਮਾਇਆਧਾਰੀ ਹੁੰਦੇ ਨੇ ਉਹ ਧਰਮਧਾਰੀ ਨਹੀਂ ਹੁੰਦੇ ਮਾਇਆਧਾਰੀ ਧਰਮਧਾਰੀ ਨਹੀਂ ਰਹਿੰਦੇ ਧਰਮ ਧਾਰੀ ਮਾਇਆ ਧਾਰੀ ਨਹੀਂ ਰਹਿ ਸਕਦਾ ਮਾਇਆ ਧਾਰੀ ਧਰਮ ਧਾਰੀ ਨਹੀਂ ਰਹਿ ਸਕਦਾ ਜਿਹੜਾ ਜੇ ਸਿਰ ਤੇ ਮੈਲੇ ਦਾ ਟੋਕਰਾ ਰੱਖਿਆ ਹੋਇਆ ਰਿਉ ਦਾ ਉਹ ਹੱਥ 'ਚ ਦੁੱਧ ਫੜ ਕੇ ਵੀ ਨਹੀਂ ਚੱਲ ਸਕਦਾ ਜੇ ਉਹਨੂੰ ਕਹੇ ਵੀ ਰੋਟੀਆਂ ਲੈ ਜਾ ਤੂੰ ਕਹਾ ਖੇਤ ਨੂੰ ਕਹਿੰਦਾ ਮੇਰੇ ਤੇ ਸਿਰ ਤੇ ਰਿਉ ਦਾ ਟੋਕਰਾ ਭਾਈ ਮੈਂ ਹੱਥ ਨਹੀਂ ਲਾਉਂਦਾ ਚਾਹੇ ਉਹਦਾ ਹੱਥ ਸਾਫ ਵੀ ਹੋ ਨਹੀਂ ਨਾ ਲਾਉਂਦਾ ਤੇ ਸਾਡੇ ਸਿਰ ਤੇ ਤਾਂ ਉਹਦਾ ਟੋਕਰਾ ਉਹ ਰਿਓਦਾ ਟੋਕਰਾ ਮਾਇਆ ਦਾ ਟੋਕਰਾ ਤੁਸੀਂ ਪੋਥੀਆਂ ਕੱਛ ਚ ਪਾਈ ਫਿਰਦੇ ਹੋ ਤਾਂ ਛੇੜੀ ਵੀ ਨਹੀਂ ਚਾਹੀਦੀ ਇਸ ਵਾਰੀ ਤੇ ਦੂਰ ਰਹਿਣਾ ਚਾਹੀਦਾ ਉਹ ਕਹਿੰਦੇ ਨਹੀਂ ਜਗਦੇ ਫਿਰ ਤੁਸੀਂ ਰੋਟੀ ਖਾਣ ਵਾਲੀ ਚੀਜ਼ ਉਹ ਕਹਿੰਦੇ ਨਹੀਂ ਜਗਦੇ ਸਿਰ ਤੇ ਗੱਲ ਚੱਕੀ ਫਿਰਦੇ ਹੋ ਕਹਿਣਾ ਉਸੇ ਸਿੱਖਾਂ ਮੋਥੀਆਂ ਕੱਛਾਂ 'ਚ ਪਾਈ ਫਿਰਦੇ ਹੋ ਇਹ ਪਤਾ ਇਹ ਕੀ ਚੀਜ਼ ਹੈ ਇਹ ਅਮਰਤ ਹੈ ਇਹ ਅਮਰਤ ਬਾਣੀ ਹੈ ਇੱਕੋ ਹੀ ਅਮਰਤ ਹੈ ਨਾਨਕ ਅਮਰਤ ਇੱਕ ਹੈ ਦੂਜਾ ਅਮਰਤ ਨਾ ਹੈ ਇਹ ਉਹ ਅਮਰਤ ਹੈ ਜਿਹੜਾ ਇੱਕੋ ਹੀ ਹੈ ਹੀ ਨਹੀਂ ਹੋਰ ਕੋਈ ਅਮਰਤ ਇਹ ਮਨ ਦੇ ਪੀਣ ਵਾਲਾ ਅਮਰਤ ਹੈ ਇਹ ਆਤਮਾ ਦੇ ਪੀਣ ਵਾਲਾ ਅਮਰਤ ਹੈ ਇਹ ਅਮਰਤ ਜਿਹਨੇ ਪੀ ਲਿਆ ਅਮਰ ਹੋ ਗਈ ਆਤਮਾ ਔਰ ਜਿਹੜੇ ਅੰਮ੍ਰਿਤ ਬਣਾਏ ਹੋਏ ਨੇ ਦੂਜੇ 36 ਉਹਨਾਂ ਨੂੰ ਬਿਖ ਕਹਿੰਦੀ ਆ ਬਾਣੀ ਵਿਖਿਆ ਅੰਮ੍ਰਿਤ ਇਹ ਹੈ ਉਹ ਤਾਂ ਬਿਖ ਤੋਂ ਬੜੇ ਹੋਏ ਨੇ ਅੰਮ੍ਰਿਤ ਸਾਰੇ ਮਾਇਆ ਦੇ ਨੇ ਮਾਇਆ ਬਿਖ ਹੈ ਇਸ ਕਰਕੇ ਜਿਹੜੀ ਖੰਡੇ ਬਾਟੇ ਤੋਂ ਬਣਾਈ ਤੇ ਉਹਨੂੰ ਪੌੜ ਕਿਹਾ ਸੀ ਅੰਮ੍ਰਿਤ ਜਾਣ ਕੇ ਨਹੀਂ ਸੀ ਕਿਹਾ ਇਹ ਵੱਡੇ ਕਲਾਕਾਰਾਂ ਨੇ ਅੰਮ੍ਰਿਤ ਤਾ ਉਹਨੂੰ ਬਿਖ ਬਣਾਤਾ ਅੰਮ੍ਰਿਤ ਕਹਿ ਕੇ ਬਿਖ ਬਣਾਤਾ ਤੁਸੀਂ ਉਹਨੂੰ ਉਹਨੂੰ ਪੌੜੇ ਰਹਿਣ ਦੇਣਾ ਸੀਗਾ ਜਿੰਨੇ ਵੱਡੇ ਕਲਾਕਾਰ ਬਣੇ ਨੇ ਨਾ ਇਹ ਉਹਨਾਂ ਨਾਸ ਕਰਤਾ ਕਿਉਂਕਿ ਬੁੱਧੀ ਤਾਂ ਹੀਨ ਬੁੱਧੀ ਕਿੱਥੇ ਨਾ ਕੋਲ ਉਹ ਜਿਹਨੇ ਪੌੜ ਗਿਆ ਆਂਦੇ ਉਹ ਪਾਗਲ ਸੀ ਤੁਸੀਂ ਕਲਾ ਜ਼ਿਆਦਾ ਤੁਸੀਂ ਜ਼ਿਆਦਾ ਇੱਜ਼ਤ ਦੇ ਦੋਗੇ ਜ਼ਿਆਦਾ ਸਿਆਣੇ ਬਣਦੇ ਨੇ ਗੁਰੂਆਂ ਨੂੰ ਵੀ ਇਹ ਇਹ ਜ਼ਿਆਦਾ ਸਿਆਣੇ ਬਣਦਾ ਹਸ਼ਰ ਹੈ ਅੱਜ ਜਿਹੜੇ ਜ਼ਿਆਦਾ ਸਿਆਣੇ ਬਣਦਾ ਹਸ਼ਰ ਹੋਇਆ ਸਿੱਖੀ ਦਾ ਸਿੱਖੀ ਰਹੀ ਹੋਣੀ ਸਾਡੇ ਕੋਲ ਉਹਨੂੰ ਅੰਮ੍ਰਿਤ ਕਹਿਤਾ ਪੌੜ ਨੂੰ ਪੋਥੀ ਸਾਹਿਬ ਨੂੰ ਗੁਰੂ ਕਹਿਤਾ ਜਾਣੇ ਕੀ ਕੀ ਕਹਿਤਾ ਅੰਨੇ ਹੋ ਕੇ ਕਹਿਤਾ ਹੁਣ ਟੋਲਦੇ ਫਿਰਦੇ ਵੀ ਸਿੱਖੀ ਕਿੱਥੇ ਗਈ ਸਿੱਖੀ ਦਾ ਤੁਸੀਂ ਨਹੀਂ ਰਹਿਣ ਦਿੱਤੀ ਸਿੱਖੀ ਦਾ ਤੁਸੀਂ ਰਹਿਣ ਨਹੀਂ ਦਿੱਤੀ ਕਿ ਤੁਸੀਂ ਬਣਾਉਂਦਾ ਸਾਰੀ ਦੁਨੀਆ ਨੂੰ ਸਿੱਖ ਗੁਰੂ ਕਹਿੰਦਾ ਹੈਨ ਬੱਲੇ ਨਹੀਂ ਕਰੇ ਐਵੇਂ ਨਾ ਜਫਾ ਪਾਇਓ ਸਾਰਿਆਂ ਨੂੰ ਸਿੱਖ ਬਣ ਜਾਣ ਕੇ ਕੋ ਮਿਲਦੇ ਮਿਲਦੇ ਨੇ ਉਹਨੇ ਇਹ ਕਹਿ ਦੇ ਕਹਿੰਦੇ ਸਾਰਿਆਂ ਨੂੰ ਦੁਨੀਆ ਨੂੰ ਬਣਾ ਕੇ ਛੱਡਾਂਗੇ ਔਰ ਆਪ ਸਿੱਖ ਨਹੀਂ ਕੋਈ ਜਿਹੜੇ ਉਹ ਕਹਿੰਦੇ ਨੇ ਦੁਨੀਆ ਨੂੰ ਬਣਾ ਕੇ ਛੱਡਣਾ ਕੋਈ ਆਪ ਸਿੱਖ ਨਹੀਂ ਜਿਹੜੇ ਆਪ ਸਿੱਖ ਸੀਗੇ ਨਾਨਕ ਵਰਗੇ ਨਾਨਕ ਵੀ ਸਿੱਖੇ ਆ ਗੁਰੂ ਗੁਰੂ ਜੀ ਉਹਨਾਂ ਮੂਰਖਾਂ ਦਾ ਗੁਰੂ ਉਹਨਾਂ ਦਾ ਬਣਾਇਆ ਜਿਹੜੇ ਸਿੱਖ ਨਹੀਂ ਨਾ ਉਹ ਸਿੱਖ ਬਣ ਗੁਰੂ ਤਾਂ ਉਹਨਾਂ ਦਾ ਨਾਨਕ ਜਿਹੜੇ ਨਾ ਸਿੱਖ ਅੱਜ ਨੇ ਨਾ ਕੱਲ ਨੂੰ ਨਾ ਉਹਨਾਂ ਨੇ ਬਣਨਾ ਨਾ ਸਿੱਖੀ ਨਾਲ ਉਹਨਾਂ ਦਾ ਮਤਲਬ ਹੈ ਨਾਨਕ ਦਾ ਸਿੱਖ ਹੈ ਗੁਰੂ ਤਾਂ ਇੱਕੋ ਹੀ ਹੈ ਆਦਾਨ ਤੇ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਹਮਾਰਾ ਸਾਰਿਆਂ ਦਾ ਵਿੱਚੇ ਉਹ ਵਿੱਚੇ ਅਸੀਂ ਸਿੱਖ ਦੀ ਕਿਤੇ ਥੋੜੀ ਪਦਵੀ ਹੈ ਸਤਪੁਰ ਸਿੱਖ ਕੇ ਜਿਹਦੇ ਬੰਦਾ ਕੱਟੇ ਦੇ ਸਿੱਖ ਹੋਵੇ ਜੇ ਬੰਧਨ ਨਹੀਂ ਘਟ ਹੋਏ ਫਿਰ ਕਦ ਬੰਧਨ ਕਾਟ ਪਏ ਨਿਰਵੈਰ ਜਿਹਦੇ ਬੰਧਨ ਕੱਟੇ ਜਾਂਦੇ ਨੇ ਕੀ ਬਣ ਜਾਂਦਾ ਨਿਰਵੈਰ ਜਨਮ ਮਰਨ ਨਹੀਂ ਗੁਰੂ ਜਨਮ ਮਰਨ ਕਿਤੇ ਤੁਸੀਂ ਤੱਦਾ ਧੈਰ ਉਹ ਵਸਾ ਹੋ ਨਾਨਕ ਦੀ ਜੇ ਸਾਡੀ ਨਹੀਂ ਹੈ ਇਦੋਂ ਘੱਟ ਸਿੱਖ ਨਹੀਂ ਹੁੰਦਾ ਇਦੋਂ ਘੱਟ ਸਿੱਖ ਨਹੀਂ ਹੁੰਦਾ ਜਿਹੜੇ ਇਦੋਂ ਨੇ ਉਹ ਕੀ ਹੁੰਦੇ ਨੇ ਉਹ ਜਿਵੇਂ ਬਾਹਮਣ ਦੇ ਪੰਡਤ ਹੋਗੇ ਉਹ ਹੁੰਦੇ ਨੇ ਕੌਰੇ ਪੰਡਿਆ ਹਾਂ ਕਬ ਕੇ ਬਾਹਮਣ ਹੋਏ ਬਾਹਮਣ ਕਹਿ ਕਹਿ ਜਨਮ ਮਤ ਖੋਏ ਕਿਉਂ ਆਪਣਾ ਜਨਮ ਖਰਾਬ ਕਰਦਾ ਬਾਹਮਣ ਮੰਨ ਕੇ ਆਪਣੇ ਆਪ ਨੂੰ ਜੇ ਬਾਹਮਣ ਬਣਨਾ ਤਾਂ ਬਣ ਜਾ ਬਾਹਮਣ ਫੇਰ ਜਨਮ ਠੀਕ ਹੋਊਗਾ ਉਹ ਸਿੱਖ ਕਹਿ ਕਹਿ ਕਿਉਂ ਜਨਮ ਖਰਾਬ ਕਰਦਾ ਸਿੱਖ ਬਣ ਜੋ ਬਣੇ ਤੇ ਗੱਲ ਬਣਨੀ ਹੈ ਸਿੱਖ ਕਹੇ ਤੇ ਗੱਲ ਨਹੀਂ ਬਣਦੀ ਕਹਿ ਕੇ ਜਨਮ ਭਲੇਖੇ ਹੋਈ ਜਾਂਦੇ ਵੀ ਸਾਡੇ ਦਾ ਬੰਧਨ ਕੱਟੇ ਹੋਏ ਨੇ ਕੋ ਸਤਗੁਰ ਸਿੱਖ ਕੇ ਬੰਧਨ ਕੱਟੇ ਕੋਈ ਸਾਡਾ ਜੀ ਸਤਗੁਰ ਹੈ ਅਸੀਂ ਜਾ ਕੇ ਮੱਥਾ ਟੇਕਦੇ ਆਂ ਅਸੀਂ ਮੰਨਦੇ ਆਂ ਗੁਰੂ ਗ੍ਰੰਥ ਸਾਹਿਬ ਸਾਡੇ ਦਾ ਬੰਧਨ ਕੱਟੇ ਹੋਏ ਨੇ ਚਲੋ ਕੱਟੇ ਹੋਏ ਨੇ ਮੌਜ ਬਣ ਕੇ ਫਿਰ ਹੋਰ ਕੀ ਚਾਹੀਦਾ ਗੜ ਮਾਲਾ ਤਿਰਕ ਲਾਟਨ ਦੋਇ ਧੋਤੀ ਬਸਤਰ ਕਪਾਟਨ ਪੰਡਤ ਦੇ ਮਾਲਾ ਪੰਡਤ ਨੇ ਸ਼ਰਾਰਤ ਕਰਕੇ ਬੰਦੇ ਮਤਲਬ ਹੈ ਪੰਡਤ ਜਿਹੜੇ ਸੰਤ ਬਣਾ ਕੇ ਸਿੱਖ ਜਵਰ ਇਹਨਾਂ ਕਰਦੇ ਇਹ ਤਾਂ ਨਿਕਲਿਆ ਸੀ ਇਹਦੇ ਵਿੱਚ ਇਹਨੂੰ ਰੋਕ ਸਿੱਖੀ ਨੂੰ ਰੋਕਣ ਵਾਸਤੇ ਸਿੱਖੀ ਦਾ ਪ੍ਰਚਾਰ ਵਾਸਤੇ ਨਹੀਂ ਸੰਤ ਸਾਰੇ ਸਿੱਖੀ ਨੂੰ ਰੋਕਣ ਵਾਸਤੇ ਆਏ ਨਹੀਂ ਤਾਂ ਵੇਰ ਜਿੱਥੇ ਮਰਜੀ ਗੱਲ ਕਰ ਲੈਣ ਜੇ ਮੈਂ ਕੁਝ ਗੱਲ ਕਰਨਾ ਜਿੱਥੇ ਮਰਜੀ ਗੱਲ ਕਰ ਟੈਲੀਵਿਜ਼ਨ ਤੇ ਕਰਨ ਜਿੱਥੇ ਮਰਜੀ ਕਰਨ 10 ਲੱਖ ਆਦਮੀ ਇਕੱਠਾ ਕਰਕੇ ਗੱਲ ਕਰ ਸਾਰੇ ਸਿੱਖੀ ਨੂੰ ਰੋਕਣ ਵਾਲੇ ਨੇ ਇੱਕ ਵਾਰੀ ਬਥੇਰੇ ਕੁੱਟੇ ਨੇ ਅਸੀਂ ਸੰਤ ਮੈਂ ਬੁੱਢੇ ਦੱਸ ਰਿਹਾ ਸੰਗਲ ਲਾਲਾ ਕੁੱਟੇ ਨੇ ਤਾਂ ਹੁਣੇ ਵਧੇ ਨੇ 20 ਸਾਲ ਤੇ ਮੈਂ 40 ਸਾਲ ਪੁਰਾਣੀ ਗੱਲ ਕਰਦਾ ਜਿਹੜੀਆਂ ਗੱਲਾਂ ਕਰਦੇ ਨੇ ਨਾ ਚੋਰੀ ਕੀਤੀ ਕਿਸੇ ਨੇ ਉਸ ਵੇਲੇ ਤੁਸੀਂ ਸੰਗਲ ਲਾਲਾ ਤੇ ਜਾ ਕੇ ਇਹਨਾਂ ਨੂੰ ਹੁਣ ਹਾਈਲਾਈਟ ਕਰਦੇ ਨੇ ਗੁਰਨਾਥ ਦੇ ਦਰਸ਼ਨ ਹੋਏ ਉਦੋਂ ਕਹਿੰਦੇ ਸੱਗਣ ਲਾ ਦਿੰਦੇ ਜਾ ਕੇ ਉਦੋਂ ਕਹਿੰਦੇ ਇਹ ਤਾਂ ਹੁਣ ਕਹਿਣ ਲੱਗ ਗਏ 20 ਸਾਲ ਤੇ 30 ਸਾਲ ਤੇ 40 ਸਾਲ ਦਾ 40 ਸਾਲ ਦਾ ਮੇਰਾ ਬੁੱਢਾ ਨਾਲ ਛੱਡਿਆ ਹੈ 67 ਦੇ ਵਿੱਚ ਛੱਡਤਾ 40 ਸਾਲ ਹੋਏ ਗਏ 42 ਸਾਲ ਹੋਏ ਗਏ ਨਾ ਅਰੇ ਜਿੱਦੀ ਗੱਲ ਕਰ ਦੋ ਤੂੰ ਪਹਿਲਾਂ ਦੀ ਗੱਲ ਕਰਦਾ ਸਕਾੜ ਤਾਂ ਮੈਂ ਛੱਡਤਾ ਉਹ ਤਾਂ ਪਹਿਲਾਂ ਦੀ ਗੱਲ ਕਰਦਾ ਸੰਗੜ ਲਾਲਾ ਕੋ ਕਹਿ ਰਹੇ ਸੀ ਇੱਕ ਸੰਤ ਨਹੀਂ ਸੀ ਜਿਹੜਾ ਚੂਕ ਕਰ ਜਾਂਦਾ ਇਹ ਤਾਂ ਫੇਰ ਵਸਦੇ ਨੇ ਜਾਂ ਅਸੀਂ ਪਿੱਛੇ ਹਟ ਗਏ ਕੰਟਰੋਲ ਵੱਡੇ ਗੱਲ ਨੇ ਰੱਖਿਆ ਨਾ ਸੰਤਾਂ ਦੇ ਇਹ ਅਕਾਲੀ ਰੱਖ ਲੈਂਦੇ ਕੰਟਰੋਲ ਜਦ ਤੇ ਅਸੀਂ ਕੰਟਰੋਲ ਛੱਡਦਾ ਸਾਰੇ ਸੌ ਸੌ ਪੈਦਾ ਹੋ ਗਏ ਸੰਤ ਸੰਤ ਪੈਦਾ ਹੋ ਗਏ ਸਾਡੇ ਸੰਗਲ ਤੋਂ ਡਰਦੇ ਢਾਈ ਬਣ ਦੀ ਪੈਣ ਸੀ ਉਲਾ ਦਿੰਦੇ ਜਾ ਕੇ ਆਲਾ ਦੇ ਪਿੰਡ ਇਕੱਠੇ ਕਰ ਲੈਂਦੇ ਚੂਰ ਨਹੀਂ ਕਰਦਾ ਕੋਈ ਗਰ ਮਾਰਾ ਤੇ ਲਲਾਟਨ ਦੋਏ ਧੋਤੀ ਬਸਤਰ ਕਪਾਟ ਰਾਣੇ ਵਾਲਾ ਪੁੱਜੇ ਵਹਿੰਦਾ ਉਹਦਾ ਤਾਂ ਜਹਦਾਰ ਜਿਹਾ ਚਲੇ ਜਾਂਦਾ ਸੀ ਅਗਿਆਨ ਸਿਰ ਨਾਲ ਕੀ ਨਾਮ ਸੀ ਇਹਦਾ ਈਸ਼ਰ ਸਿਰ ਜੇ ਅਗੱਡਾ ਜਾਂਦਾ ਸੀ ਨਾ ਬੁੱਢਾ ਦਾ ਨਹਿਰ ਨਹਿਰ ਜੇ ਜਹਦਾਰ ਨੇ ਕੁਰਸੀ ਹੁੰਦੀ ਸੀ ਉਹ ਦੂਈ ਉਹ ਬੋਰੀਓ ਸੁੱਤੀ ਹੋਈ ਸੀ ਉਹ ਜਾਂ ਫੜ ਗਈ ਪਹਿਲਾਂ ਉਹਦੀ ਸੀ ਨਾ ਰਾਮ ਕੁਰਸੀ ਜੀ ਕੱਪੜੇ ਵਾਲੀ ਉਹ ਇਕੱਠੀ ਜੀ ਕਰਕੇ ਰੱਖ ਲੈਂਦੇ ਤੇ ਗੱਡੇ ਤੇ ਉਹ ਕਿਤੇ ਉਹ ਬਹਿ ਜਾਂਦੇ ਤੇ ਥੱਕੇ ਥੱਕੇ ਹੋਏ ਸਿਆਣਾ ਸਰੀਰ ਸੀਗਾ ਉਹ ਇਹਨਾਂ ਨੇ ਕੁਰਸੀ ਤੇ ਬਹਿ ਜਾਣਾ ਰਾਣੇ ਵਾਲੇ ਨੇ ਆਉਣਾ ਮੁੰਡੇ ਜਿਹੜੇ ਨਾਲ ਹੁੰਦੇ ਨੇ ਉਹਨਾਂ ਨੇ ਕਪੜਾ ਵਿਛਾ ਦੇਣਾ ਉਹਨੇ ਕਪੜਾ ਚੱਕ ਕੇ ਪਰੇ ਮਾਰ ਰਾਣੇ ਵਾਲੇ ਨੇ ਕਪੜਾ ਪਰੇ ਮਾਰਨਾ ਭੁੱਜੇ ਬੈਠੂਗਾ ਇਹਨਾਂ ਦੇ ਸਾਹਮਣੇ ਮੈਂ ਕਪੜੇ ਤੇ ਨਹੀਂ ਬੈਠ ਸਕਦਾ ਤੇ ਜਾਇਦਾਰਾਂ ਨੇ ਜਾਇਦਾਰਾਂ ਨੇ ਕਹਿਣਾ ਮਹਾਰਾਜ ਸੰਤਰੀ ਆਓ ਤੁਸੀਂ ਪਰਦਾ ਤੁਹਾਨੂੰ ਲਾ ਦਿੰਦੇ ਆ ਕੁਰਸੀ ਹੋਰ ਲਿਆ ਦੇ ਕੁਰਸੀ ਤਾਂ ਖੈਰ ਕੁਰਸੀ ਹੋ ਰਹੀ ਨਹੀਂ ਤੇ ਉੱਥੇ ਕਿਹੜਾ ਗਾਹ ਵੀ ਕੋਈ ਵੀ ਹੋਰ ਕੋ ਵਿਛਾ ਦੋ ਭਾਈ ਕਪੜਾ ਕਪੜੇ ਤੇ ਬੈਠ ਕਹਿੰਦੇ ਨਹੀਂ ਥੋੜੇ ਸਾਹਮਣੇ ਮੈਂ ਨਹੀਂ ਬੈਠ ਪਹਿਲਾ ਨਹੀਂ ਸੀ ਹੁਣ ਦੇ ਸਾਰੇ ਉਤਾਰੇ ਨੇ ਘੱਟ ਕੋਈ ਵੀ ਨਹੀਂ ਹੈ ਹੁਣ ਜਰਗ ਸਾਹਵੇ ਉਹਦਾ ਚੇਲੇ ਦਾ ਬਣਾਇਆ ਗੁਰਦੁਆਰਾ ਜਰਗ ਸਾਹਿਬ ਸਾਹਿਬ ਤੇ ਘੱਟ ਕੁਝ ਵੀ ਨਹੀਂ ਰਸੋੜੀ ਬੋਲ ਕੰਟਰੋਲ ਹੀ ਨਾ ਹੈ ਜੇ ਜਾਣਸ ਬ੍ਰਹਮ ਕਰਮੰ ਜੇ ਜਾਣਸ ਬ੍ਰਹਮ ਕਰਮੰ ਜੇ ਕੋਈ ਬ੍ਰਹਮ ਦੀ ਕਿਰਪਾ ਨੂੰ ਸਮਝਦਾ ਹੋਵੇ ਜਾਣਦਾ ਹੋਵੇ ਵੀ ਜੇ ਕੁਝ ਪ੍ਰਾਪਤੀ ਹੋਣੀ ਹੈ ਬ੍ਰਹਮ ਦੀ ਕਿਰਪਾ ਨਾਲ ਹੋਣੀ ਹੈ ਕਰਮ ਨਹੀਂ ਹੁੰਦਾ ਬ੍ਰਹਮਾ ਕਰਮ ਨਹੀਂ ਕਰਦਾ ਬ੍ਰਹਮਾ ਦਾ ਦੇਹਧਾਰੀ ਹੁੰਦਾ ਹੀ ਨਹੀਂ ਉਹਦਾ ਕਰਮ ਕੀ ਹੁੰਦਾ ਬ੍ਰਹਮ ਕਰਮ ਦਾ ਮਤਲਬ ਹੈ ਬ੍ਰਹਮ ਤਾਂ ਕਿਰਪਾ ਹੀ ਕਰ ਸਕਦਾ ਹੈ ਪਰਮੇਸ਼ਰ ਤਾਂ ਕਿਰਪਾ ਹੀ ਕਰ ਸਕਦਾ ਹੈ ਕੋਈ ਜਿਹਦੇ ਸਰੀਰ ਹੈ ਨਹੀਂ ਉਹ ਕਰਮ ਕੀ ਕਰੂਗਾ ਤਾਂ ਕਿਰਪਾ ਕਰ ਸਕਦਾ ਇਹ ਕਰਮ ਦਾ ਮਤਲਬ ਕਿਰਪਾ ਹੈ ਅਸੀਂ ਕਿਰਪਾ ਹਾਸਲ ਕਰਨੀ ਹੈ ਗੁਰ ਕਿਰਪਾ ਤੇ ਜਾਣਿਆ ਕਿਰਪਾ ਹੀ ਆ ਨਾ ਕਿਰਪਾ ਕਿਵੇਂ ਹਾਸਲ ਹੋਊਗੀ ਕਿਰਪਾ ਉਹਦਾ ਭਾਣਾ ਮੰਨਣ ਚ ਉਹਦਾ ਹੁਕਮ ਮੰਨਣ ਜੇ ਕਿਸੇ ਆਪਣੇ ਸੀਨੀਅਰ ਅਫਸਰ ਦੀ ਕਿਰਪਾ ਦੇ ਪਾਤਰ ਬਣਨਾ ਤੁਸੀਂ ਤਾਂ ਉਹਦੇ ਹਰ ਹੁਕਮ ਨੂੰ ਸਰਬੱਥੇ ਮੰਨੋ ਇਹ ਗੱਲ ਹੈ ਤਾਂ ਹੀ ਕੋਈ ਰਹੂ ਜੇ ਤੁਸੀਂ ਉਹਦਾ ਓਵੇਰ ਹੀ ਕਰਦੇ ਆਰਡਰ ਨੂੰ ਅੱਗੋਂ ਤੁਸੀਂ ਨੁਕਤਾ ਚੀਨੀ ਕਰਦੇ ਹੋ ਆ ਮੰਨ ਲੈਨੇ ਹੋ ਅੰਦਰੋਂ ਦੁਖੀ ਹੋ ਕੇ ਮੰਨਦੇ ਹੋ ਉਹ ਵੀ ਜਾਣਦਾ ਉਹ ਕਿਤੇ ਭੁੱਲਿਆ ਹੋਇਆ ਵੀ ਮੇਰਾ ਮੰਨਦਾ ਤਾਂ ਹੈ ਪਰ ਦੁਖੀ ਹੋ ਕੇ ਮੰਨਦਾ ਹੈ ਖੁਸ਼ੀ ਨਾਲ ਮੰਨਦਾ ਕਿਵੇਂ ਮੰਨਦਾ ਕਿਰਪਾ ਵਾਸਤੇ ਉਹਦਾ ਜਿਹੜਾ ਪਾਣਾ ਹੈ ਪਰਮੇਸ਼ਰ ਦਾ ਉਹ ਬੜੇ ਮੱਥੇ ਮਿੱਠਾ ਕਰਕੇ ਮੰਨਦਾ ਜਿਹੜਾ ਹੈ ਉਹ ਤਾਂ ਕਿਰਪਾ ਹੁੰਦੀ ਹੈ ਵਰਨਾ ਕਿਰਪਾ ਨਹੀਂ ਹੋ ਸਕਦੀ ਬਾਣੇ ਨੂੰ ਮਿੱਠਾ ਕਰਕੇ ਬਣਾ ਕਿਸੇ ਆਸਾਨ ਨਹੀਂ ਕਰਨਾ ਕਿਰਪਾ ਹਾਸਲ ਕਰਨ ਵਾਸਤੇ ਜ਼ਰੂਰੀ ਹੈ ਉਹ ਜੇ ਕੋਈ ਸੌਦਾ ਦੁਕਾਨ ਤੋਂ ਲਿਆਉਣਾ ਤਾਂ ਪੈਸੇ ਦੇਣੇ ਪੈਣਗੇ ਉਹਦਾ ਬੁੱਲ ਤਾਂ ਲੈਣਾ ਪਊਗਾ ਤਾਂ ਹੀ ਮਿਲੂਗਾ ਇਹ ਬੁੱਲ ਲੈ ਕਿਰਪਾ ਦਾ ਕਿਰਪਾ ਬੁੱਲ ਨੂੰ ਮਿਲਦੀ ਹੈ ਕੁਝ ਵੀ ਨਹੀਂ ਮੁਫਤ ਮਿਲਦਾ ਕਿਤੋਂ ਮਨ ਦੇ ਰਾਮ ਜੀ ਹੈ ਮੋਲ ਤੇਰਾ ਬੋਲ ਰਿਹਾ ਦਮਨ ਦੇ ਕੇ ਨੇ ਕਿ ਕਿਰਪਾ ਹਾਸਲ ਕੀਤੀ ਹੈ ਬਾਣਾ ਬਣ ਕੇ ਕੀਤੀ ਹੈ ਕੁਝ ਦੇ ਕੇ ਹੀ ਕੁਝ ਲਿਆ ਜਾ ਸਕਦਾ ਹੈ ਔਗਣ ਛੱਡ ਕੇ ਗੁਣ ਆਉਂਦੇ ਨੇ ਔਗਣ ਛੱਡ ਕੇ ਗੁਣ ਆਉਣਗੇ ਛੱਡਣ ਨੂੰ ਤਿਆਰ ਨਹੀਂ ਕੋਈ ਛੱਡ ਲੋਭ ਲੋਭ ਔਗਣ ਛੱਡ ਛੱਡੇ ਤਾਂ ਸਹੀ ਕੋਈ ਛੱਡਣ ਨੂੰ ਤਿਆਰ ਨਹੀਂ ਕ੍ਰੋਧ ਔਗਣ ਛੱਡਣ ਨੂੰ ਤਿਆਰ ਨਹੀਂ ਉਹ ਆਪਣਾ ਛੱਡਣ ਨੂੰ ਤਿਆਰ ਨਹੀਂ ਇਹਨਾਂ ਦੇ ਬੱਟੇ ਹੀ ਆਉਣਾ ਜੋ ਕੁਛ ਆਉਣਾ ਜੇ ਜਾਣਸ ਬਰਮੰ ਕਰਨੰ ਸਭ ਭੋਕਟ ਨਹੀਂ ਚੋ ਕਰਨ ਨਿਚੋ ਕਰ ਐ ਜਿਹੜੇ ਕਰਮਾਂ ਤੇ ਭਰੋਸਾ ਨਹੀਂ ਫਿਰਦੇ ਉਹਨਾਂ ਨਾ ਤੁਸੀਂ ਦੁਆ ਤੇ ਕਰਮ ਕਾਟਾ ਤੇ ਜੇ ਬ੍ਰਹਮ ਦੀ ਕਿਰਪਾ ਨੂੰ ਜਾਣ ਲਈਏ ਸਾਰੇ ਭੋਕੇ ਨੇ ਇਹਨਾਂ ਚ ਧਰਮਾਂ 'ਚ ਕੁਝ ਵੀ ਨਹੀਂ ਰੱਖਿਆ ਹੋਇਆ ਇਹ ਕਰਮ ਕਾਟਾ 'ਚ ਕੁਝ ਵੀ ਨਹੀਂ ਰੱਖਿਆ ਹੋਇਆ ਇਹ ਨਿਸ਼ਚੋ ਕਰਕੇ ਯਕੀਨ ਕਰਕੇ ਗੱਲ ਬਣ ਲੋ ਕਿ ਇਹਨਾਂ 'ਚ ਕੱਖ ਵੀ ਨਹੀਂ ਹੈ ਕੁਛ ਨਹੀਂ ਹੈ ਇਹਨਾਂ ਦੇ ਫੋਕਟ ਨੇ ਸਾਰੇ ਫੋਕਟ ਕਰਮਾ ਧਰਮਾ ਕਛੂ ਫਲ ਨਾ ਸਭ ਫੋਕੇ ਪਰ ਦੁਨੀਆ ਫਿਰ ਵੀ ਕਰ ਰਹੀ ਹੈ ਔਰ ਹੀ ਸੰਤ ਕਰਾ ਰਹੇ ਨੇ ਆ ਬਾਣੀ ਦੀ ਵਿਆਖਿਆ ਕੌਣ ਕਰ ਰਿਹਾ ਹੈ ਇਹ ਨਹੀਂ ਕਰਦੇ ਫਿਰ ਕਰਾ ਕੀ ਰਹੇ ਨੇ ਫੋਕੇ ਜੋ ਕੁਝ ਆ ਜੋ ਕੁਝ ਆਪਾਂ ਦੇਖਦੇ ਹਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਜੇ ਕੁਝ ਇਹ ਨਹੀਂ ਕਰ ਰਹੇ ਫਿਰ ਬਾਕੀ ਕੀ ਕਰ ਰਹੇ ਨੇ ਬਾਕੀ ਤਾਂ ਸਭ ਕੁਝ ਕਰ ਰਹੇ ਨੇ ਫੋਕਾ ਹੀ ਆ ਆ ਜਿਹੜੀਆਂ ਮਾਲਾ ਲਈ ਜਾਂਦੇ ਨੇ ਸੱਤ ਫੋਕਾ ਕਰਨ ਦੀ ਤਾਂ ਹੋਰ ਕੀ ਹੈ ਕਿਉਂ ਦਿੰਦੇ ਨੇ ਮਾਲਾ ਕਿੱਥੇ ਦੇਗਾ ਗੁਰਬਾਣੀ ਮਾਲਾ ਜਿਹੜੇ ਮਾਲਾ ਫੇਰਨ ਵਾਲੇ ਨੇ ਉਹ ਪਤਾ ਕੌਣ ਨੇ ਉਹ ਉਹ ਰੋਕ ਰਹੇ ਜਿਹੜੇ ਰੱਬ ਨੂੰ ਆਪਣੇ ਵਸ ਕਰਨਾ ਚਾਹੁੰਦੇ ਨੇ ਆਪਣੇ ਮਨ ਨੂੰ ਨਹੀਂ ਬਸ ਕਰਨਾ ਚਾਹੁੰਦੇ ਆਪਣੇ ਅਨੁਸਾਰ ਚਾਹੁੰਦੇ ਨੇ ਵੀ ਰੱਬ ਚੱਲੇ ਮੇਰੇ ਅਨੁਸਾਰ ਕੁਦਰਤ ਚੱਲੇ ਉਹ ਵਰਗ ਦਿੰਦੇ ਨੇ ਸਰਾਫ ਦਿੰਦੇ ਨੇ ਤਾਂਗੇ ਤਬੀਰ ਕਰਦੇ ਨੇ ਕੀ ਭਾਣਾ ਮੋੜਦੇ ਨੇ ਭਾਣੇ ਦੀ ਮੁਖਾਲਫਤ ਕਰਦੇ ਨੇ ਭਾਣਾ ਮੰਨਣ ਵਾਲੇ ਨਹੀਂ ਹਨ ਆਪਣੇ ਪਹਾੜੇ ਚੱਲਣ ਵਾਲੇ ਆਪਣੇ ਪਹਾੜੇ ਚਲਾਉਣ ਵਾਲੇ ਨੇ ਉਹ ਤਾਂ ਵਿਰੋਧੀ ਨੇ ਅਪਰਾਧੀ ਨੇ ਸਾਰੇ ਗੱਲ ਤਾਂ ਕਰਨ ਆ ਮੈਦਾਨ 'ਚ ਅਪਰਾਧੀ ਕਿਉਂ ਨਹੀਂ ਹਨ ਲੋਕਾਂ ਨੂੰ ਨਹੀਂ ਪਤਾ ਅਪਰਾਧੀ ਨੇ ਹੈ ਅਪਰਾਧੀ ਗੁਰਬਾਣੀ ਅਪਰਾਧੀ ਕਹਿੰਦੀ ਉਹਨਾਂ ਨੂੰ ਗੁਰਬਾਣੀ ਦੀ ਦ੍ਰਿਸ਼ਟੀਕੋਣ ਤੋਂ ਅਪਰਾਧੀ ਨੇ ਗੁਰਮੁਖਾਂ ਦੇ ਦ੍ਰਿਸ਼ਟੀਕੋਣ ਤੋਂ ਅਪਰਾਧੀ ਨੇ ਸਾਰੇ ਜੋ ਆਦਮੀ ਭਾਣੇ ਦੇ ਖਿਲਾਫ ਕੋਸ਼ਿਸ਼ ਕਰਦਾ ਹੈ ਕੁਝ ਵੀ ਖਿਆਲ ਵੀ ਉਹਦੇ ਅੰਦਰ ਆਉਂਦਾ ਭਾਣੇ ਦੇ ਖਿਲਾਫ ਕੋਈ ਖਿਆਲ ਪੈਦਾ ਹੁੰਦਾ ਹੈ ਉਹ ਵੀ ਪਾਪ ਹੈ ਮਨਸਾ ਪਾਪ ਕਹਿੰਦੇ ਨੇ ਵੇਦ ਵਿੱਚ ਜਿਹਨੂੰ ਮਨਸਾ ਪਾਪ ਬੰਦੇ ਹੋਇਆ ਜੇ ਇੱਛਾ ਪੈਦਾ ਹੋ ਗਈ ਪੜ੍ਹਨ ਦੇ ਖਿਲਾਫ ਉਹ ਵੀ ਪਾਪ ਹੈ ਚਾਹੇ ਪ੍ਰੈਕਟੀਕਲੀ ਅਸੀਂ ਕੀਤੀ ਨਹੀਂ ਇੱਛਾ ਤਾਂ ਪੈਦਾ ਹੋ ਗਈ ਇਹ ਕਿਉਂ ਹੋ ਗਿਆ ਜੇ ਸਵਾਲ ਹੈ ਨਾ ਤੇ ਪਾਪ ਹੈ ਗੁਰਬਾਣੀ ਗੁਰਬਾਣੀ ਨੂੰ ਪਾਪ ਮਿੱਠਾ ਨਹੀਂ ਲੱਗਿਆ ਪੜ੍ਹਨ ਜਿੱਥੋਂ ਬਾਣਾ ਨਹੀਂ ਬਿਠਾ ਲਗੇ ਹੋਈ ਪਾਪ ਹੁਕਮ ਦੀ ਵਿਰੋਧ ਕਰਨੀ ਪਾਪ ਹੈ ਸਰਕਾਰੀ ਹੁਕਮ ਹੈ ਕੋਈ ਵਿਰੋਧ ਕਰ ਲਈਏ ਪਾਪ ਹੈ ਆਰਡਰ ਦਿੱਤਾ ਕਾ ਉਹਦੇ ਆਰਡਰ ਦੇ ਖਿਲਾਫ ਬੋਲ ਪੀ ਕਰਨਾ ਮੈਂ ਕੋਲ ਲੱਗ ਜਾਂਦਾ ਨਾ ਜਦੇ ਪਾਪ ਗੁਰਬਾਣੀ ਦੇ ਵਿੱਚ ਇਹੀ ਪਾਪ ਹੈ ਕੌਣ ਨਾਨਕ ਨੇਚੋ ਧਿਆਵੇ ਬਿਨ ਸਤਗੁਰ ਵਾੜ ਨਾ ਪਾਵੇ ਉਹ ਨਾਨਕ ਨੇਚੋ ਧਿਆਵੇ ਜੇ ਨਿਸ਼ਚਾ ਕਰਕੇ ਗੁਰਬਾਣੀ ਦੇ ਵਿੱਚ ਧਿਆਨ ਧਾਰਨ ਆਦਤ ਧਿਆਨੀ ਹੋ ਜਵੇ ਆਪਣੇ ਅੰਦਰ ਜਾ ਕੇ ਆਪਣੇ ਅੰਦਰ ਜੇ ਧਿਆਨ ਜੋੜੇ ਤਾਂ ਨਿਸ਼ਚੈ ਕਰਕੇ ਤੇ ਆਵੇ ਇਹ ਨਾ ਹੋਵੇ ਜੋਗੀ ਵਾਲੀ ਗੱਲ ਨਾ ਅੰਦਰੋਂ ਲੱਭਣਾ ਜੋ ਕੁਝ ਲੱਭਣਾ ਕੋ ਨਾਨਕ ਨਿਚੋ ਤੇ ਆਵੇ ਨਿਚੋ ਤੇ ਆਵੇ ਬਸ ਪਰ ਦੇਖੋ ਕੀ ਧਿਆਵ ਹੈ ਕਿਹਨੂੰ ਤੇ ਆਵੇ ਜਿਨ ਸਤਿਗੁਰ ਬਾਹਰ ਨਾ ਪਾਵੇ ਇਹ ਸਤਿਗੁਰ ਤੇ ਬਿਨਾਂ ਨਹੀਂ ਪਤਾ ਲੱਗਣਾ ਧਿਆਉਣਾ ਕਿਹਨੂੰ ਐਵੇਂ ਨਾ ਧਿਆਨ ਕਿਤੇ ਹੋਰੇ ਲਾਉਣ ਲੱਗੇ ਅਗਲਾ ਜਿਹੜਾ ਨਾ ਧਿਆਣਾ ਧਿਆਉਣਾ ਦਾ ਨਿਚੇ ਨਾਲ ਹੈ ਪੂਰੇ ਇਰਾਦੇ ਨਾਲ ਪਰ ਗੁਰਬਾਣੀ ਜੋ ਖੋਜ ਲੈਣਾ ਧਿਆਉਣਾ ਕਿਵੇਂ ਬਿਨ ਸਤਿਗੁਰ ਬਾਹਰ ਨਾ ਪਾਵੇ ਇਹ ਰਸਤਾ ਨਹੀਂ ਪਤਾ ਲੱਗਣਾ ਗੁਰਬਾਣੀ ਧਿਆਉਣਾ ਕਿਹਨੂੰ ਐਵੇਂ ਆਕਾਸ਼ ਦੇ ਵਿੱਚ ਧਿਆਨ ਨਾਲ ਜੋੜੀ ਜਾਓ